ਆਪੇ ਹੀ ਕਰਨਾ ਕਿਉ ਕੱਲ ਆਪੇ ਹੀ ਤੈ ਧਾਰੀ ਐ ਤੈ ਧਾਰੀ ਦੇਖੋ ਇਹ ਜਿਹੜਾ ਸੰਬੋਧਨ ਹੈ ਪਹਿਲਾਂ ਸਾਨੂੰ ਆਇਆ ਲੱਗਦਾ ਵੀ ਸਾਡੀ ਪਰਮੇਸ਼ਰ ਨੂੰ ਸੰਬੋਧਨ ਇਹ ਜੀਵ ਨੂੰ ਸੰਬੋਧਨ ਕਿਉਂਕਿ ਕੱਲ ਇਹਨੇ ਧਾਰਨ ਕੀਤੀ ਹੈ ਗੱਲ ਨੂੰ ਕਲਪਨਾ ਇਹਨੇ ਧਾਰਨ ਕੀਤੀ ਹੈ ਕੱਲ ਆਪੇ ਹੀ ਤੈ ਤਾਂ ਆਪੇ ਕਲਪਨਾ ਘੜ ਕੀਤੀ ਹੈ ਕਲਪਨਾ ਦਾ ਸੰਬੰਧ ਹੈ ਆਪ ਨੇ ਇਹ ਜਿਹੜਾ ਮਨ ਹੈ ਇਹ ਬੋਤਲ ਚੋਂ ਭੂਤ ਬਾਹਰ ਕੱਢ ਲਿਆ ਹੁਣ ਤੇ ਬੋਤਲ 'ਚ ਨਹੀਂ ਪੈਂਦਾ ਕੋਈ ਕਹਾਣੀ ਆ ਨਾ ਭੂਤ ਬੋਤਲ ਚੋਂ ਬਾਹਰ ਕੱਢ ਲਿਆ ਹੁਣ ਵਿੱਚ ਨਹੀਂ ਪੈਂਦਾ ਇਹ ਭੂਤ ਹੈ ਮਨ ਕਲਪਨਾ ਬਾਹਰ ਬੋਲ ਬੋਤਲ ਹੱਥ ਬੋਲਣ ਦਾ ਲਾਤਾ ਮਨ ਨੂੰ ਹੁਣੇ ਚੁੱਪ ਨਹੀਂ ਹੁੰਦਾ ਆਪੇ ਹੀ ਕਰਨਾ ਹੋ ਕਰਨਾ ਕੀ ਹੋ ਤਾਂ ਆਪਣਾ ਪੰਗਾ ਆਪ ਲੈ ਮੈਂ ਤੇਰਾ ਕੰਮ ਬਗਾੜਿਆ ਨਾ ਕਰਨਾ ਕਰਨਾ ਵਿਗਾੜੂਏ ਆਪ ਕਰਕੇ ਬਗਾੜੂਗਾ ਕਰਾਇਆ ਕਰਕੇ ਸਮਾਰੂਗਾ ਜਦ ਸਿਆਣਾ ਕਹੇ ਜਿਵੇਂ ਐ ਕਰੋ ਨਿਆਣੇ ਨੂੰ ਕੰਮ ਉਹ ਸਿਮਰ ਜੂਗਾ ਠੀਕ ਰਹੂਗਾ ਜੇ ਜਾਣਾ ਆਪਣੇ ਆਪ ਕਹੇ ਕਰੇ ਕੰਮ ਉਹ ਵਿਗੜ ਜੂਗਾ ਉਹਦੇ ਵਿਗੜਨ ਦੇ ਚਾਂਸੇ ਜ਼ਿਆਦਾ ਨੇ ਕੁਦਰਤੀ ਹੋ ਸਕਦਾ ਕਦੇ ਚੰਗੀ ਹੋ ਜਵੇ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਜਿੱਥੇ ਹੋਊਗੀ ਜਿਹਦੇ ਜੇ ਹੋਣੀ ਗੱਲ ਇਸੇ ਗੱਲ ਦੀ ਅੱਗੇ ਇੰਟਰਪ੍ਰੀਟੇਸ਼ਨ ਹੋ ਇਸੇ ਗੱਲ ਦੀ ਜੇ ਤੁਸੀਂ ਇਹ ਕਹੋ ਵੀ ਇਹ ਨਹੀਂ ਹੈ ਜੇ ਕੱਲ ਚੰਗੀ ਕਰੇ ਦੂਜੀ ਵੀ ਤੇ ਕਦੀ ਕੱਲ ਠੀਕ ਹੋ ਗਈ ਸਾਡੀ ਸੋਚੀ ਹੋਈ ਜਿੰਨੀਆਂ ਬੇਰਾਸ ਹੁੰਦੀਆਂ ਨੇ ਉਹਨਾਂ ਦੀ ਗੱਲ ਕਰ ਸੰਤ ਨੇ ਇੱਕ ਅੱਧਾ ਕੋਈ ਗੱਲ ਕਹਿ ਕੇ ਮੂੰਹੋਂ ਨਿਕਲ ਗਈ ਉਹ ਹੋੜੀਆਂ ਸੀ ਹੋ ਗਈ ਚਲੋ ਦੋ ਚਾਰ ਗੱਲਾਂ ਫੜਨੀਆਂ ਜਿੰਨੀਆਂ ਮੂੰਹ ਤੋਂ ਨਿਕਲੀਆਂ ਨੇ ਹੋਈਆਂ ਦੀ ਉਹ ਛੱਡ ਦਿੱਤੀ ਇਹਦੇ ਨਾਲ ਹੱਥ ਬਣ ਗਿਆ ਜਿੰਨੇ ਆਦਮੀ ਨੂੰ ਸੱਟਾ ਦੱਸਿਆ ਦੋ ਨੂੰ ਆ ਗਿਆ 100 ਨੂੰ ਆਇਆ ਨਹੀਂ 100 ਨਹੀਂ ਕੋਈ ਪਰਵਾਹ ਜਿਹੜੇ ਦੋ ਨੂੰ ਆ ਗਿਆ ਉਹਨਾਂ ਦੀ ਪਰਵਾਹ ਹੈ ਉਹਨਾਂ ਨੂੰ ਦੇਖ ਹੈ ਕੋਈ ਉਹ ਜਿਹੜਾ ਨਹੀਂ ਆਇਆ 200 ਨੂੰ 400 ਨੂੰ ਉਹਨਾਂ ਦੀ ਗੱਲ ਉਛੜਦੀ ਇਸ ਚੀਜ਼ ਦੇ ਇਸ ਭਰਮ ਦੇ ਆਧਾਰ ਤੇ ਹੀ ਭਰਮ ਜਿਹੜਾ ਹੈ ਦੁਕਾਨਾਂ ਚੱਲ ਰਹੀਆਂ ਨੇ ਸਾਰੀਆਂ ਪਖੰਡਵਾਦੀਆਂ ਚਾਹੇ ਜੋਤਸ਼ੀ ਨੇ ਚਾਹੇ ਉਹ ਪੁੱਛਿਆ ਲੈਣ ਵਾਲੇ ਨੇ ਚਾਹੇ ਉਹ ਸੱਟਾ ਦੱਸਣ ਵਾਲੇ ਨੇ ਚਾਹੇ ਉਹ ਤਾਂਤਰਿਕ ਨੇ ਸਭ ਇਹ ਦੁਨੀਆ ਦੀ ਬੇਵਕੂਫੀ ਦੇ ਸਰ ਤੇ ਚੱਲ ਰਿਹਾ ਸਭ ਕੁਝ ਨਹੀਂ ਤਾਂ ਜ਼ੋਰ ਘਟੇ ਕਿੰਨੇ ਪਰਸੈਂਟ ਤਾਂ ਸੱਚ ਬੋਲਿਆ ਕਿੰਨੇ ਪਰਸੈਂਟ ਤੇਰੇ ਅੰਦਾਜ਼ੇ ਠੀਕ ਹੋਏ ਕਿੰਨੇ ਪਰਸੈਂਟ ਗਲਤ ਹੋਏ ਇੱਕ 1% ਵੀ ਨਹੀਂ ਹੋਣਾ ਚਾਹੀਦਾ ਕਿਉਂ ਹੋਇਆ ਜੇ ਗਲਤ ਹੋਇਆ ਇੱਕ ਵੀ ਗਲਤ ਨਹੀਂ ਹੋਣਾ ਚਾਹੀਦਾ ਪਰਮੇਸ਼ਰ ਦਾ ਇੱਕ ਵੀ ਅੰਦਾਜ਼ਾ ਗਲਤ ਨਹੀਂ ਹੋ ਰਿਹਾ ਇੱਕ ਵੀ ਉਹਦਾ ਸੋਚੀ ਹੋਈ ਗੱਲ ਫੇਰ ਨਹੀਂ ਜਾ ਰਹੀ ਆਪੇ ਹੀ ਕਰਨਾ ਹੋ ਆ ਜਿਹੜਾ ਪੰਗਾ ਲਿਆ ਨਾ ਤਾਂ ਆਪਣਾ ਰੂਪ ਬਗਾੜਿਆ ਕਰਨਾ ਨਹੀਂ ਕੀ ਤਾਂ ਆਪਣਾ ਰੂਪ ਵਿਗਾੜ ਲਿਆ ਆਪਣਾ ਰੂਪ ਵਿਗਾੜਨਾ ਤਾਂ ਸੌਖਾ ਹੀ ਹੈ ਕਹਿੰਦੇ ਨੇ ਬਗਾੜਨੀ ਸੌਖੀ ਹੈ ਬਣਾਉਣੀ ਔਖੀ ਹੈ ਬਣਾਉਣੀ ਕੀ ਹੈ ਬਗਾੜਨੀ ਕੀ ਹੈ ਗੜੰਦਿਆਂ ਛੇਵਾ ਤੋੜਦਿਆਂ ਹੈ ਨਾ ਤੋੜਦਾ ਕੀ ਹੈ ਕਿਸੇ ਨਾਲ ਤੋੜਨੀ ਹੋਵੇ ਆ ਕੋਈ ਚੀਜ਼ ਤੋੜਨੀ ਹੋਵੇ ਮਿੱਟਾ ਨਾ ਟੁੱਟ ਜਾਂਦੀ ਹੈ ਬਣਾਉਣ ਵੇਲੇ ਟਾਈਮ ਲੱਗਦਾ ਅਕਲ ਹਾਸਲ ਕਰਨ ਵੇਲੇ ਚੱਲਦਾ ਛੱਡਣ ਵਾਲੇ ਕਿੰਨਾ ਚਿਰ ਲੱਗਦਾ ਬੇਮੁਖ ਹੋਣ ਨੂੰ ਕਿੰਨਾ ਚਿਰ ਲੱਗਦਾ ਗੁਰੂ ਤੋਂ ਕਿੰਨਾ ਚਿਰ ਲੱਗਦਾ ਬੇਮੁਖ ਹੋਣ ਮੈਂ ਨਾ ਨੂੰ ਕਹਿਣਾ ਚਲ ਮੈਂ ਨਾ ਨੂੰ ਕਹਿਤਾ ਗੁਰੂ ਦੀ ਗੱਲ ਨੂੰ ਬੇਮੁਖ ਹੋ ਗਿਆ 100 ਸਾਲ ਮੰਨਦਾ ਰਿਹਾ 20 ਸਾਲ ਮੰਨਦਾ ਰਿਹਾ 50 ਸਾਲ ਮੰਨਦਾ ਰਿਹਾ 20 ਸਾਲ ਚ 50 ਸਾਲ ਚ ਬਣਾਈ ਤੋੜ ਦੀ ਗੱਲ ਚ ਸਾਰੀ ਮਹਾਭਾਰਤ ਸੁਣ ਕੇ ਜਦੋਂ ਕਹਿੰਦੇ ਵੀ ਜਿਹੜੇ ਹਾਥੀ ਮਾਰੇ ਗਏ ਥੱਲੇ ਨਹੀਂ ਆਇਆ ਕਹਿੰਦਾ ਵੀ ਇਹ ਗੱਲ ਨਹੀਂ ਬੰਦਾ ਯਾਰ ਉਹਨਾਂ ਨੇ ਵੀ ਖਿਚਣਾ ਦੱਸਿਆ ਨਾ ਟੁੱਟ ਗਈ ਜਦ ਸਰਦਾ ਟੁੱਟ ਗਈ ਉਹ ਤੋਂ ਮਹਾਭਾਰਤ ਤਾਂ ਸ਼ਰਧਾ ਟੁੱਟ ਗਈ ਚਾਹੇ ਉਹ ਝੂਠ ਤੋਂ ਟੁੱਟੀ ਪਰ ਉਹਨਾਂ ਨੇ ਤਾਂ ਆਪਣੀ ਪਰੀ ਇਹ ਲਈ ਹੈ ਨਾ ਜਿੱਥੇ ਤੱਕ ਆਇਆ ਤਾਂ ਵੀ ਮੈਂ ਨਹੀਂ ਮੰਨਦਾ ਇਹ ਗੱਲ ਉੱਥੇ ਕੋੜ ਹੋਈ ਐ ਨਹੀਂ ਪਤਾ ਵੀ ਕੌਣ ਦਾ ਕਰਨ ਲੱਗਿਆ ਤੇ ਝੂਠ ਬਣਾ ਕੇ ਉਹਨੂੰ ਉਹ ਬਚ ਗਿਆ ਥੋੜਾ ਜਿਹਾ ਕੋੜ ਹੋਣ ਤੇ ਬਚ ਗਿਆ ਨਹੀਂ ਸਾਰਾ ਹੋ ਗਿਆ ਸੀ ਕਹਿੰਦਾ ਆਪੇ ਹੀ ਤੈਂ ਧਾਰੀ ਐ ਆਪੇ ਹੀ ਆ ਹੁਣਾਂ ਤਾਂ ਨਹੀਂ ਮੈਂ ਜਿਹੜਾ ਤਾਂ ਸਰੀਰ ਬਣਾਇਆ ਆਪ ਬਣਾਇਆ ਕਹਿਣ ਦਾ ਮਤਲਬ ਇਹ ਹੈ ਅੱਧਾ ਤੂੰ ਜਾ ਕੇ ਆਪੇ ਹੋਇਆ ਤੇ ਸਰੀਰ ਦਾ ਆਪਣੀ ਇੱਛਾ ਨਾਲ ਲਿਆ ਹੋਇਆ ਕਿਸੇ ਨੇ ਤਾਂ ਜ਼ਬਰਦਸਤੀ ਨਹੀਂ ਦਿੱਤਾ ਇਹ ਸਰੀਰ ਕਿਉਂਕਿ ਧਾਰਨਾ ਇਹ ਹੈ ਵੀ ਜਿਹੜਾ ਸੰਸਾਰ ਦਾ ਜੀਵਨ ਹੈ ਤੇ ਪਾਪਾਂ ਦਾ ਮੂਲ ਆਪ ਕੀਤੇ ਚਲੋ ਇਹ ਤਾਂ ਅਸੀਂ ਮੰਨਦੇ ਹਾਂ ਕੁੜੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼ ਪਰ ਅੱਗੇ ਵੱਧ ਕੇ ਤੋਂ ਜਿਹੜੀ ਕਹਿੰਦੇ ਕਬੀਲਦਾਰੀ ਹੈ ਸਿੱਧ ਫਿਰ ਉਹ ਸੱਤਾ ਜਨਮਾਂ ਦੇ ਪਾਪਾ ਦਾ ਮੂਰਾ ਉਹਨੂੰ ਪੁੱਛਦਾ ਵੀ ਥੋੜਾ ਜਨਮ ਕਿੱਥੋਂ ਹੁੰਦਾ ਭਾਈ ਕੋਈ ਇਹ ਧਾਰਨਾਵਾਂ ਸੀ ਨਾ ਧਰਮਾਂ ਦੀਆਂ ਫੇਰ ਇਹ ਧਾਰਨਾਵਾਂ ਇਹ ਸੀ ਉਦੋਂ ਲੋਕਾਂ ਦੇ ਦਿਮਾਗ ਦੇ ਵਿੱਚ ਪਾਈ ਹੋਈਆਂ ਉਹ ਤੋੜੀਆਂ ਨੇ ਮੇਰ ਮੇਰ ਧਾਰਨਾ ਇਹਦੇ ਤਾਂ ਕਿਸੇ ਦਾ ਕੋਈ ਰੋਲ ਨਹੀਂ ਹੈ ਗੁਰਸੇਵਾ ਤੇ ਭਗਤ ਕਮਾਈ ਤਵੇਂ ਮਨਸ ਦੇ ਹੀ ਪਾਈ ਉਹ ਤਾਂ ਭਗਤੀ ਕਰਦੇ ਤਾਂ ਤੇ ਹੀ ਲਈ ਜਾਂਦਾ ਤੂੰ ਕਹਿੰਦਾ ਹੈ ਸਜਾ ਕੋਈ ਸਜ਼ਾ ਤਾਂ ਤੁਸੀਂ ਆਪ ਬਣਾ ਲਈ ਜੇ ਪੁੱਠੇ ਲੜਕਣ ਲੱਗ ਗਿਆ ਫੇ ਸਜ਼ਾ ਹੋਗੀ ਪੁੱਠੇ ਲੜਕਣ ਨੂੰ ਤਪ ਮੰਨ ਲਿਆ ਫੇ ਸਜ਼ਾ ਹੋਗੀ ਜੇੜ ਹੜ ਦੇ ਤੇ ਧੂੜੀਆਂ ਦਾਪਣ ਨੂੰ ਮੰਨ ਲਿਆ ਫੇ ਸਜ਼ਾ ਹੋਗੀ ਸਿਆਲ ਦੇ ਵੀ ਤੇ ਪਾਣੀ ਛੱਟਾ ਟੋਬੇ ਦਾ ਪੋਣ ਲੱਗ ਗਿਆ ਫੇ ਸਜ਼ਾ ਹੋਗੀ ਸਜ਼ਾ ਤਾਂ ਤੁਸੀਂ ਆਪ ਬਣਾਈ ਹੈ ਸਜ਼ਾ ਤੁਸੀਂ ਆਪ ਬਣਾਈ ਹੈ ਬੰਦੇ ਤੇ ਪਾਬੰਦੀ ਲਾਉਣੀ ਸੀ ਉਹ ਲਾਈ ਦੀ ਸਰੀਰ ਨੂੰ ਕੁੱਟਣ ਲੱਗੇ ਸਭ ਨੂੰ ਮਾਰਨਾ ਸੀ ਵਰਮੀ ਕੁੱਟ ਕੇ ਹਟ ਗਈ ਸਰੀਰ ਤਾਂ ਵਰਮੀ ਹੈ ਨਾ ਵਰਮੀ ਮਾਰੇ ਸਾਂ ਪਰਿਵਾਰੀ ਵਰਮੀ ਮਾਰੇ ਤੇ ਕਹਿੰਦੇ ਸਭ ਮਰਦਾ ਹੁੰਦਾ ਉਹ ਇਹਨਾਂ ਨੂੰ ਇਹ ਗੱਲਾਂ ਤਾਂ ਗਈਆਂ ਨੇ ਇਹ ਜਾਤ ਨੂੰ ਛੱਡ ਕੇ ਜੋਤ ਦੇ ਨਾਲ ਜੁੜ ਗਏ ਆਪੇ ਹੀ ਕਰਨਾ ਕੀ ਇਹ ਸਾਰੀ ਰਚਨਾ ਦਾ ਕਾਰਨ ਤੂੰ ਹੈ ਜੀਵ ਜੇ ਤੇਰੇ ਚ ਤੇਲ ਨਾ ਪੈਂਦੀ ਇਹ ਰਚਨਾ ਰਚੀ ਹੋ ਗਿਰ ਜਾਂਦੀ ਕੀ ਲੋੜ ਸੀ ਇਹਦੀ ਕਾਰਨ ਕੌਣ ਹੋਇਆ ਜੇ ਦੁੱਧ ਫਟਿਆ ਬੈਠੇ ਥੋੜੇ ਦੀ ਤਾਂ ਹੀ ਲੋੜ ਪਈ ਕਹਿੰਦੇ ਭਾਈ ਮਿੱਠਾ ਥੋੜਾ ਵਾਲ ਕਹਿੰਦੇ ਭਾਈ ਦੁੱਧ ਫਟਣ ਲੱਗਿਆ ਕਹਿੰਦਾ ਮਿੱਠਾ ਸੋਡਾ ਵਾਲੋ ਥੋੜਾ ਜਿਹਾ ਗਰਮ ਕਰ ਲੋ ਬਚ ਗਿਆ ਜੇ ਫਟਦਾ ਹੀ ਨਾ ਤੂੰ ਹੈ ਬਸਿਆ ਸਤਕਾ ਖੇੜਾ ਸਤਕਾ ਖੇੜਾ ਤਾਂ ਬਸਿਆ ਹੈ ਤਾਂ ਉਜਾੜਿਆ ਤਾਂ ਤਾਇਆ ਐ ਉਜਾੜਿਆ ਨਹੀਂ ਉਹ ਤਾਂ ਫਿਰ ਵੀ ਆਦਾ ਤੂੰ ਉਜੜ ਗਿਆ ਉੱਥੋਂ ਉਜੜ ਕੇ ਇੱਥੇ ਆ ਗਿਆ ਉਹ ਤਾਂ ਫਿਰ ਬਸਦੇ ਨੇ ਉੱਥੇ ਆਪਣੇ ਰੰਗਾਂ ਦੇ ਵਿੱਚ ਇਹਨਾਂ ਉਜੜ ਕੇ ਤਾਂ ਆਇਆ ਤੇ ਫਿਰ ਕਰਨਾ ਕੀ ਨਹੀਂ ਕੀਤਾ ਭਾਈ ਗੁਰਜਾ ਸਮਝ ਆਉਂਦਾ ਇਹ ਕਰਨਾ ਕਿਹਨੇ ਕੀਤਾ ਉਹ ਜਿਹੜਾ ਕਿ ਉਹ ਆਪਣੇ ਮਰਜ਼ੀ ਨਾਲ ਜਿਹੜਿਆ ਦਾ ਛੱਡ ਤੇ ਕਿਸੇ ਨੇ ਨਹੀਂ ਉਜਾੜਿਆ ਤੈਨੂੰ ਉਹ ਤੋਂ ਉਜੜ ਕੇ ਆ ਗਿਆ ਇੱਥੇ ਆ ਕੇ ਹੁਣ ਬਸਣ ਦੇ ਵਾਸਤੇ ਜੋ ਕੁਝ ਹੋ ਰਿਹਾ ਹੋ ਰਿਹਾ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਵਸ ਆਵੇ ਕੀ ਹੈ ਮਨ ਦਾ ਟਿਕਣਾ ਹੀ ਵਸ ਹੋਣਾ ਫਿਰ ਵਸ ਜਾਣਾ ਟਿਕ ਕੇ ਬਸ ਆਉਣਾ ਕੁਝ ਨਹੀਂ ਹੈ ਬਸ ਆਉਣ ਦਾ ਮਤਲਬ ਇਹ ਟਿਕ ਕੇ ਬਸ ਜਾ ਇਹ ਟਿਕਣਾ ਨਹੀਂ ਹੈ ਟਿਕਣਾ ਨਹੀਂ ਤੇ ਬਸਦਾ ਨਹੀਂ ਜਿਹੜੀ ਟੱਪਰੀ ਵਾਲ ਆ ਜੈਸੇ ਨੇ ਕੱਲ ਉੱਥੇ ਨੇ ਪਰਸੋਂ ਉੱਥੇ ਨੇ ਉੱਥੇ ਉੱਥੇ ਇਹ ਐ ਹੋ ਰਹਾ ਇੱਕ ਤੋਂ ਟਿਕਦਾ ਨਹੀਂ ਬਸਦਾ ਨਹੀਂ ਹੈ ਮਨ ਦਾ ਟਿਕ ਜਾਣਾ ਹੀ ਬਸ ਜਾਣਾ ਔਰ ਬਸ ਆ ਜਾਣਾ ਟਿਕਣ ਦਾ ਇਹਦਾ ਨਾ ਟਿਕਣ ਦਾ ਸੁਭਾਅ ਹੈ ਛੱਡ ਬੈਠੇ ਟਿਕ ਵਿੱਚ ਇਸ ਕਰਕੇ ਉੱਥੇ ਬਸੇ ਹੋਇਆਂ ਦੇ ਵਿੱਚੋਂ ਇਹ ਆ ਗਿਆ ਇਹਨੂੰ ਬਸਣਾ ਪਸੰਦ ਨਹੀਂ ਟਿਕਣਾ ਪਸੰਦ ਨਹੀਂ ਇਹ ਇਹਨੂੰ ਸਮਝਾਇਆ ਵੀ ਟਿਕਣ ਦੇ ਵਿੱਚ ਵਸਣ ਦੇ ਵਿੱਚ ਸੁਖ ਹੈ ਜਿਹੜਾ ਤੂੰ ਸੁਖ ਲੱਭਦਾ ਫਿਰਦਾ ਨਾ ਟੋੜਦਾ ਫਿਰਦਾ ਉਜੜ ਕੇ ਉਜੜਿਆ ਕਾਤੇ ਫਿਰਦਾ ਸੁਖ ਵਾਸਤੇ ਪਰਮ ਸੁਖ ਵਾਸਤੇ ਟੋੜਦਾ ਫਿਰਦਾ ਨਾ ਉਜੜ ਕੇ ਸੁਖ ਉਹ ਸੁਖ ਦਾ ਵਾਸ ਜਾਣ ਹੈ ਬਸ ਐਡੀ ਉਹ ਗੱਲ ਇਹ ਲੱਭਦਾ ਫਿਰਦਾ ਸੁਖ ਬਾਹਰ ਜੇ ਬਸ ਜਵੇ ਸੁਖ ਅੰਦਰੋਂ ਪੈਦਾ ਹੁੰਦਾ ਹੁੰਦਾ ਬਾਹਰ ਦੀ ਹੁੰਦਾ ਸੁਖ ਦੁੱਖ ਵੀ ਅੰਦਰੋਂ ਪੈਦਾ ਹੁੰਦਾ ਸੁਖ ਵੀ ਅੰਦਰੋਂ ਹੀ ਪੈਦਾ ਦੋਏ ਚੀਜ਼ਾਂ ਬੰਦੀ ਵਿਥਾ ਹੈ ਸੁਖ ਔਰ ਦੁੱਖ ਮੰਦੀ ਬਾਹਰੋਂ ਨਾ ਸੁਖ ਮਿਲਦਾ ਹੈ ਨਾ ਦੁੱਖ ਮਿਲਦਾ ਕੁਝ ਗੱਲਾਂ ਨਾਲ ਅਸੀਂ ਦੁਖੀ ਹੋ ਜਾਂਦੇ ਹਾਂ ਦੇਖ ਕੇ ਸੁਣ ਕੇ ਕੁਝ ਗੱਲਾਂ ਨਾਲ ਦੁਖੀ ਨਹੀਂ ਹੁੰਦੇ ਕੁਝ ਗੱਲਾਂ ਨਾਲ ਖੁਸ਼ ਹੋ ਜਾਂਦੇ ਹਾਂ ਗੁਰਮੁਖਾ ਦੁੱਖ ਔਰ ਸੁਖ ਦੇ ਪਏ ਆ ਉਹ ਨਾ ਖੁਸ਼ ਹੁੰਦਾ ਖੁਸ਼ੀ ਵਾਲੀ ਗੱਲ ਸੁਣ ਕੇ ਤਾਂ ਦੁੱਖ ਵਾਲੀ ਗੱਲ ਸੁਣ ਕੇ ਦੁਖੀ ਹੁੰਦਾ ਉਹ ਨਿਊਟਰਲ ਜਿਹਾ ਰਹਿੰਦਾ ਨਿਊਟਰਲ ਬਸਿਆ ਹੋਇਆ ਨਿਊਟਰਲ ਹੋ ਜਾਂਦਾ ਨਿਊਟਰਲ ਗੇਅਰ ਦੇ ਵਿੱਚ ਗੱਡੀ ਕਾਹ ਵਿਛਾ ਨਹੀਂ ਰਹੀ ਬਸ ਇੱਕ ਹੀ ਗਈ ਉਸੇ ਦੇਖਿਆ ਕੀਤਾ ਆਪਣਾ ਤਰਕ ਅੱਛੀ ਪੱਕੀ ਸਾਰੀ ਹੈ ਦੇਖਿਆ ਕੀਤਾ ਆਪਣਾ ਆਪਣੇ ਕੀਤੇ ਨੂੰ ਆਪੇ ਦੇਖ ਰਿਹਾ ਹੈ ਕੋਈ ਨਹੀਂ ਦੇਖ ਰਿਹਾ ਆਪ ਦੇਖ ਰਿਹਾ ਆਪੇ ਪੁੱਤ ਪਾਪ ਨੇ ਪੁੰਨ ਪਾਪ ਨਹੀਂ ਮੰਨੇ ਉਹ ਸਿਰਫ ਇਹਦਾ ਇਹ ਦੇਖ ਰਿਹਾ ਹੈ ਜਿਹੜਾ ਪਰਮੇਸ਼ਰ ਦੇਖ ਰਿਹਾ ਨਾ ਉਹ ਆਪਣੀ ਡਿਊਟੀ ਹੈ ਜਿਹੜੀ ਉਹ ਦੇਖ ਰਿਹਾ ਉਹਨੇ ਸਿਰ ਸਿਰ ਰੈਡੀਕਲ ਸਬਕ ਦੇਣਾ ਭੁੱਖਾ ਨਹੀਂ ਰੱਖਣਾ ਸੀ ਤੁਹਾਨੂੰ ਬਸ ਦੇ ਜੀਆ ਰੇਕਾ ਉਹਦੀ ਇਹੀ ਦੇਖ ਰਿਹਾ ਬਾਕੀ ਮੌਸਮ ਬਦਲਨੇ ਵੀ ਪੌੜੇ ਅਨਾਜ ਕਿਵੇਂ ਪੈਦਾ ਹੋਊਗਾ ਇਹ ਉਹਦੀ ਡਿਊਟੀ ਹੈ ਬਾਕੀ ਜਿਹੜਾ ਡੇੜੇ ਜਾਣਾ ਉਹਦਾ ਜਾਂ ਨਹੀਂ ਡੇੜੇ ਜਾਣਾ ਉਹਦੀ ਕੋਈ ਨਹੀਂ ਹੈ ਡਿਊਟੀ ਜੋ ਦੀ ਇਹ ਡਿਊਟੀ ਹੋਵੇ ਹਾਂ ਉਹ ਡਿਊਟੀ ਜਿਹੜਾ ਅੰਦਰ ਬੈਠਾ ਰਹਿੰਦਾ ਕੋਈ ਆਵੇ ਲੋਹੀ ਬਸੀ ਦੋਹਾਂ ਸਿਰਾਂ ਦਾ ਮਾਮਲਾ ਦੀ ਅੱਧਾ ਇਹ ਪੋਜ਼ਿਟਿਵ ਅੱਧਾ ਨੈਗੇਟਿਵ ਹੈ ਇਹ ਪੋਜ਼ਿਟਿਵ ਨੈਗੇਟਿਵ ਆਪੇ ਹੈ ਇਹਨੇ ਆਪੇ ਫੈਸਲਾ ਕਰਨਾ ਪੋਜ਼ਿਟਿਵ ਪਾਸੇ ਜਾਣਾ ਨੈਗੇਟਿਵ ਪਾਸੇ ਜਾਣਾ ਇਹ ਐਟੀਟਿਊਡ ਡਿਊਟੀ ਆ ਦਾ ਸੰਭਾਲਣਾ ਹੈ ਆ ਦਾ ਨਹੀਂ ਸੰਭਾਲਣਾ ਵਿਗਾੜਨਾ ਹੈ ਨਹੀਂ ਬਗਾੜਨਾ ਇਹ ਇਹਦੇ ਤੇ ਇਹਦੇ ਤੇ ਨਹੀਂ ਆਪੇ ਕੀਤਾ ਭਾਵਨਾ ਬੁੱਧਾ ਚੰਗਾ ਆਪਣਾ ਆਪੇ ਕੀਤਾ ਭਾਵਨਾ ਦੇਖੇ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀ ਹੈ ਘਰ ਕੱਚੀ ਪੱਕੀ ਸਾਰੀ ਹੈ ਕੱਚੀ ਔਰ ਪੱਕੀ ਜਿਹੜੀ ਹੈ ਦੋ ਚੀਜ਼ਾਂ ਨੇ ਤਾਂ ਹੁੰਦੀ ਹੈ ਧਰਤੀ ਧਰ ਦਾ ਸਰੀਰ ਸਰੀਰ ਨੂੰ ਵੀ ਧਰ ਕਹਿੰਦੇ ਇੱਕ ਤਾਂ ਸਾਡੇ ਕੋਲ ਕੱਚਾ ਸਰੀਰ ਹੈ ਇੱਕ ਪੱਕਾ ਸਰੀਰ ਹੈ ਉਹਦਾ ਪੱਕਾ ਸਰੀਰ ਦੋ ਤਰ੍ਹਾਂ ਦੇ ਸਰੀਰ ਨੇ ਕੋਈ ਸਰੀਰ ਦੇ ਕਰਮ ਤੇ ਧਿਆਨ ਰੱਖਦਾ ਕੋਈ ਆਤਮਾ ਦੇ ਕਰਮ ਤੇ ਧਿਆਨ ਰੱਖਦਾ ਦੋ ਤਰ੍ਹਾਂ ਦੇ ਕਰਮ ਹੋਵੇ ਜਿਹੜੇ ਤਾਂ ਅਸਲੀ ਕਰਮ ਨੇ ਪੱਕੇ ਕਰਮ ਨੇ ਪੱਕੀ ਬਾਣੀ ਅਨੁਸਾਰ ਕਰਮ ਨੇ ਉਹ ਤਾਂ ਪੱਕੇ ਸਰੀਰ ਦੇ ਹੀ ਨੇ ਜਿਹੜੇ ਕੱਚੀ ਬਾਣੀ ਅਨੁਸਾਰ ਕੱਚੇ ਗਿਆਨ ਵਾਲਿਆਂ ਦੇ ਕਰਮ ਨੇ ਉਹ ਕੱਚੇ ਸਰੀਰ ਦੇ ਨੇ ਉਹਨਾਂ ਨੇ ਕੱਚੇ ਸਰੀਰ ਨੂੰ ਪੂਰੇ ਰੱਖ ਕੇ ਕੱਚਾ ਧਰਮ ਬਣਾ ਲਿਆ ਕੱਚਾ ਕਰਮ ਘੜ ਲਿਆ ਗੁਰਮਤ ਨੇ ਪੱਕੇ ਸਰੀਰ ਨੂੰ ਮੂਰੇ ਰੱਖ ਕੇ ਪੱਕੀ ਬਾਣੀ ਬੋਲੀ ਹੈ ਪੱਕੇ ਕਰਮ ਨੇ ਸਾਰ ਜਿਹੜੀ ਹੈ ਸਾਰ ਤਾਂ ਦੋਏ ਬੰਦੇ ਨੇ ਦੋਏ ਗਿਆਨ ਵਰਤ ਕਹਿੰਦੇ ਨੇ ਚਾਹੇ ਗੀਤਾ ਦਾ ਸੁਣਾਉਣ ਚਾਹੇ ਉਹ ਮਹਾਭਾਰਤ ਸੁਣਾਉਣ ਸਾਰੇ ਕਹਿੰਦੇ ਨੇ ਵਰਤ ਗਿਆਨ ਆਪਣੇ ਆਪ ਨੂੰ ਆਪਣੇ ਆਪਣੇ ਸਾਰੇ ਮਤਾਂ ਨੂੰ ਸ੍ਰੇਸ਼ਟ ਸਾਰੇ ਹੀ ਮੰਨਦੇ ਇਸਲਾਮ ਵਾਲੇ ਕਹਿੰਦੇ ਨੇ ਸਾਡੀ ਉੱਤੋਂ ਕੁਰਾਨ ਸ਼ਰੀਫ ਅੱਲਾ ਤੋਂ ਉਤਰੇ ਉਤਰੀ ਹੈ ਮਤਲਬ ਕੋਈ ਨਹੀਂ ਇਹਦੇ ਜਪਰ ਉਹਦੇ ਤਰ੍ਹਾਂ ਸਵਾਲ ਤਾਂ ਇਹ ਹੈ ਵੀ ਉਹਦੇ 'ਚ ਲਿਖਿਆ ਹੈ ਆਤਮਾ ਦੇ ਲੈਵਲ ਤੇ ਖੜੀ ਕਿਹਦੀ ਸ਼ਰਧਾ ਬਾਜ ਚਲੋ ਆਪਣੇ ਆਪ ਮੰਨਦੇ ਨੇ ਫਿਰ ਹੋਰ ਉਹਨਾਂ ਦੇ ਵਿੱਚ ਵੀ ਬੰਦੇ ਸਿਆਣੇ ਹੁੰਦੇ ਆਪਣੇ ਧਰਮ ਦੇ ਲੋਕ ਸਿਆਣੇ ਹੋ ਕੇ ਉਹਨਾਂ ਧਰਮਾਂ ਨੂੰ ਆਪੇ ਛੱਡ ਦਿੰਦੇ ਨੇ ਪਿੱਛੇ ਧਰਮ ਤੇ ਹੁੰਦੇ ਆਏ ਨੇ 3000 ਲਗਭਗ ਮੱਤਾਂ ਹਜ਼ਾਰ ਦੇ ਲਗਭਗ ਮੱਤਾਂ ਫੇਲ ਹੋ ਚੁੱਕੀਆਂ ਨੇ ਪਹਿਲਾਂ ਉਹ ਅਪਣਾਈਆਂ ਹੋਈਆਂ ਸੀ ਉਹ ਆਦਮੀ ਦੀ ਉਹ ਉਹਨਾਂ ਦਾ ਲੈਵਲ ਥੱਲੇ ਸੀ ਗਿਆਨ ਦਾ ਜਿਉਂ-ਜਿਉਂ ਲੈਵਲ ਉੱਤੇ ਆਈ ਜਾਂਦਾ ਨਾ ਉਸੇ ਪਬਲਿਕ ਦਾ ਦੇਖੋ ਨਾ ਬੱਚੇ ਪੜਦੇ ਨੇ ਉਹ ਇੱਕ ਸਾਲ ਬਾਅਦ ਕਿਤਾਬਾਂ ਛੱਡ ਦਿੰਦੇ ਨੇ ਹੋਰ ਚਾਹੀਦੀਆਂ ਨੇ ਉਹਨਾਂ ਨੂੰ ਕੱਲ ਸਾਰੀ ਉਮਰ ਉਹੀ ਕਿਤਾਬਾਂ ਪੜ੍ਹੀ ਜੋ ਜੀ ਲੱਗਦਾ ਧਰਮ ਜੋ ਹੀ ਚੀਜ਼ ਸਾਰੀ ਉਮਰੇ ਬਣੀ ਹੈ ਕੋਈ ਸਾਖੀਆਂ ਸੁਣਾਈ ਜਾਂਦੀ ਫਿਰ ਉਸ ਤੋਂ ਪੱਲੇ ਕੀ ਪੈਣਾ ਜਿਹੜੇ ਮਤ ਵਿੱਚ ਰੋਜ਼ ਕੁਝ ਨਵਾਂ ਨਹੀਂ ਨਾ ਹੈ ਉਹ ਮਤ ਜਗਾਲੀ ਹੋਈ ਹੈ ਉਹਨੇ ਜਗਾਲ ਪੈ ਚੁੱਕਿਆ ਪੁਰਾਣੀ ਹੋਣੀ ਸ਼ੁਰੂ ਹੋ ਗਈ ਉਹਨਾਂ ਖਤਮ ਹੋ ਜਾਣਾ ਜਿਹੜੀ ਜਗਾਲੀ ਹੋਈ ਉੱਥੇ ਨਵਾਂ ਰੋਜ਼ ਹੋਊਗਾ ਕੁਝ ਸਾਹਿਬ ਮੇਰਾ ਨੀਤ ਨੀਤ ਜੇ ਨੀਤ ਨਵਾਂ ਕੁਝ ਹੈ ਨਾ ਉਹ ਸੱਚ ਸੱਚ ਨਿਤ ਨਵਾਂ ਰੋ ਹੈ ਆਤਮਾ ਨਿਤ ਨਵੀਂ ਰੋਈ ਹੈ ਤਾਂ ਹੀ ਪੁਰਾਣੀ ਨਹੀਂ ਹੁੰਦੀ ਹੈ ਆਤਮਾ ਦਾ ਗਿਆਨ ਵੀ ਨਿਤ ਨਵਾਂ ਹੈ ਆਤਮਾ ਵੀ ਨਿਤ ਨਵੀਂ ਹੈ ਜਿਹੜੀਆਂ ਜੁਨੀਆਂ ਭੁਗਤ ਕੇ ਆ ਗਈ ਪੁਰਾਣੀ ਹੁੰਦੀ ਹੈ ਕਿਤੇ ਆਤਮਾ ਮਜ਼ਬੂਤ ਹੋ ਰਹੀ ਹੈ ਗਿਆਨ ਨਾਲ ਪਰ ਜੇ ਉਹ ਕੋਈ ਨਰਕ ਜੇ ਆਪੇ ਡਿਗੇ ਆਪੇ ਫਸੜੀਏ ਉਹ ਇਹਦੀ ਅਲੱਗ ਗੱਲ ਸਾਰੀ ਜ਼ਿੰਦਗੀ ਉੱਤੇ ਹੀ ਕੱਢ ਦੇਵੇ ਉਹਨਾਂ ਸਾਖੀਆਂ ਤੇ ਉਹੀ ਸੁਣਾਈ ਜਾਂਦੇ ਨੇ ਜਦ ਬਣਾ ਲੈਂਦੇ ਨੇ ਉਹੀ ਸਾਡੀ ਸੁਣ ਕੇ ਉੱਠ ਕੇ ਚਲੇ ਜਾਂਦੇ ਕੀ ਬਣਦਾ ਉਹਦੇ ਵਿੱਚ ਤਾਂ ਬੱਚਿਆਂ ਦਾ ਇਸ ਕਰਕੇ ਗਿਆਨ ਉੱਥੇ ਖੜਾ ਹੈ ਇਸ ਕਰਕੇ ਲੋਕ ਛੱਡ ਸਾਣੇ ਲੋਕ ਛੱਡ ਗਏ ਸਾਣੇ ਲੋਕ ਧਰਮ ਸਿੱਖ ਨੂੰ ਕਿਉਂ ਛੱਡ ਗਏ ਕਿ ਹੈ ਨਹੀਂ ਕੁਝ ਨਵਾਂ ਰੋਜ਼ ਨਵਾਂ ਨਹੀਂ ਕੁਝ ਬਣਦਾ ਜਦ ਕਿ ਰੋਜ਼ ਨਵਾਂ ਮਿਲਣਾ ਚਾਹੀਦਾ ਜੇ ਗੁਰਬਾਣੀ ਦੀ ਖੋਜ ਕਰਦਾ ਤੇ ਤਰਵਾ ਮਿਲਦਾ ਇਹਦਾ ਜਨਤ ਨੂੰ ਮਿਲੂ ਇੱਕ ਵਾਰ ਜੇ ਆਪਾਂ ਸ਼ਬਦ ਦੀ ਵਿਆਖਿਆ ਕਰਾਂਗੇ ਦੂਜੀ ਵਾਰ ਨੂੰ ਤੁਹਾਡੇ ਕੋਲ ਕੁਝ ਨਾ ਕੋਈ ਨਵਾਂ ਹੋਊਗਾ ਉਹੀ ਵਿਆਖਿਆ ਨਹੀਂ ਹੋ ਸਕਦੀ ਕਦੇ ਵੀ ਜੀ ਦੁਬਾਰਾ ਜਿੰਨਾ ਮਰਜ਼ੀ ਜੋਰ ਲਾ ਲਈਏ ਸੀ ਉਹ ਵਿਆਖਿਆ ਨਹੀਂ ਹੁੰਦੀ ਜੇ ਚਾਹੀਏ ਵੀ ਨਾ ਅੰਦਰੋਂ ਚਾਹ ਕੇ ਵੀ ਵਿਆਖਿਆ ਉਹ ਨਹੀਂ ਹੁੰਦੀ ਦੂਜਿਆਂ ਦੇ ਨੂੰ ਲਿਖ ਕੇ ਕਰਨਾ ਪੈਂਦਾ ਉਹਨਾਂ ਨੂੰ ਲਿਖ ਕੇ ਰਟਾ ਲਾ ਕੇ ਕਰਨਾ ਪੈਂਦਾ ਮੁਸਕੀਨ ਸਾਰੀ ਉਮਰ ਉੱਥੇ ਹੀ ਰਿਹਾ ਜਿੱਥੇ ਖੜਾ ਸੀ ਉਸੇ ਦਾ ਰਿਹਾ ਗਾਂ ਜਾ ਨਹੀਂ ਸਕਿਆ ਕਿ ਗਿਆਨ ਉਹਦੇ ਕੋਲ ਜਿਹੜਾ ਸੀ ਉਹ ਰਟਾ ਦੁਆ ਗਿਆਨ ਉਹ ਦਿਮਾਗ ਦਾ ਵੀ ਉਪਜ ਸੀ ਉਹ ਦਿਲ ਦੀ ਉਪਜ ਦੀ ਸੀ ਦਿਮਾਗ ਦਿਲ ਚੋਂ ਪੈਦਾ ਹੁੰਦਾ ਗਿਆਨ ਇੱਕ ਦਿਮਾਗ ਚੋਂ ਪੈਦਾ ਦਿਮਾਗ ਦਾ ਤਾਂ ਜਿਹੜਾ ਹੋ ਗਿਆ ਹੋ ਗਿਆ ਇਹ ਤੁਰਕੀ ਬਾਣੀ ਆਦਮੀ ਦਾ ਤਾਂ ਵਸੀ ਉਹ ਗੱਲ ਇਹਨੂੰ ਸਮਝਣਾ ਪਰ ਜਿੱਦੀ ਸਾਡੀ ਬੁੱਧੀ ਹੁੰਦੀ ਹੈ ਉਹ ਕੋਈ ਕ ਆਪਣੇ ਕੋਲ ਸਰੀਆ ਹੋਊਗਾ ਧਰਤੀ ਦੇ ਵਿੱਚ ਤਸੋੜ ਲੱਗੀ ਹੈ ਕਿਹੜਾ ਪਰਲੇ ਪਾਸੇ ਨਿਕਲ ਜਾਣਾ ਮੈਂ ਕਿਹੜਾ ਪਰਲੇ ਪਾਸੇ ਨਿਕਲ ਜਾਣਾ ਕਿੱਲਾ ਗੱਡ ਲਈਏ ਕਿੰਨਾ ਲੜ ਲਾਂਗੇ ਆਪਾਂ ਉਸ ਆਦਮੀ ਬੁੱਧੀ ਢਾਈ ਹੋਈ ਹੈ ਠੀਕ ਹੈ ਕਿਹੜਾ ਧਰਤੀ ਦਾ ਪਾਰ ਹੋ ਜੂ ਇਹ ਜਿੱਤਣ ਹੋਣਾ ਜਦ ਜਗਾਲ ਲੱਗ ਜਵੇ ਪ੍ਰਾਣੀ ਹੋ ਜਾ ਜਿਹੜੀ ਮਤ ਸਮਝੋ ਕੋਈ ਪ੍ਰਾਣੀ ਹੋ ਗਈ ਜਿਹੜੀ ਚੀਜ਼ ਉਹਦੀ ਜਗ੍ਹਾ ਨਵੀਂ ਚਾਹੀਦੀ ਹੈ ਕਪੜਾ ਪੁਰਾਣਾ ਹੋ ਗਿਆ ਨਵਾਂ ਚਾਹੀਦਾ ਹੈ ਸਰੀਰ ਪੁਰਾਣਾ ਹੋ ਗਿਆ ਨਵਾਂ ਚਾਹੀਦਾ ਹੈ ਜਿਹੜੀ ਬਾਤ ਪੁਰਾਣੀ ਹੁੰਦੀ ਹੈ ਉਹਦੀ ਜਗ੍ਹਾ ਨਵੀਂ ਚਾਹੀਦੀ ਹੈ ਜਿਹੜਾ ਖਿਆਲ ਪੁਰਾਣਾ ਹੋ ਗਿਆ ਉਹਦੇ ਵਾਸਤੇ ਨਵਾਂ ਚਾਹੀਦਾ ਹੁਣ ਪੁਰਾਣਾ ਹੋ ਗਿਆ ਹਾਂ ਪੁਰਾਣੀ ਚੀਜ਼ ਨੂੰ ਮਨ ਆਪੇ ਰਿਜੈਕਟ ਕਰ ਦਿੰਦਾ ਹੈ ਮਨ ਦਾ ਸੁਭਾਅ ਹੈ ਨਿਆੜੇ ਨੂੰ ਕੋਈ ਖੇਡ ਲਿਆ ਦੀਏ ਉਹਦਾ ਦੋ ਚਾਰ ਦਿਨ ਦਸ ਦਿਨ ਖੇਡ ਕੇ ਰਿਜੈਕਟ ਕਰਦਾ ਨਵੀਂ ਲਿਆ ਦੀਏ ਉਹਨੂੰ ਫੜ ਲੈਂਦਾ ਦੂਜੀ ਨੂੰ ਛੱਡ ਬਚਪਨ ਦਾ ਦੇਖੋ ਬਚਪਨ ਦਾ ਜੋ ਸੁਭਾਅ ਹੈ ਉਹ ਨੈਚੁਰਲ ਸੁਭਾਅ ਹੈ ਬੱਚੇ ਦਾ ਸੁਭਾਅ ਹੈ ਕੁਦਰਤੀ ਹੈ ਬਾਅਦ ਦੇ ਵਿੱਚ ਤਾਂ ਸਾਡਾ ਅਸੀਂ ਹੋਰ ਤਰ੍ਹਾਂ ਦਾ ਵੀ ਕਰ ਲੈਂਦੇ ਹਾਂ ਨਾ ਸੁਭਾਅ ਦੂਏ ਦਾ ਲੈ ਕੇ ਪੜ ਕੇ ਕਰਕੇ ਉਹ ਕਰਕੇ ਅਸਰ ਪਾ ਲੈਂਦੇ ਪਰ ਬੱਚੇ ਦਾ ਸੁਭਾਅ ਕੁਦਰਤੀ ਇਸ ਕਰਕੇ ਧੰਨੇ ਪਾਇਆ ਬਾਲ ਬੁੱਧ ਬਾਲ ਬੁੱਧ ਨਿਰਮਲ ਬੁੱਧ ਹੁੰਦੀ ਹੈ ਸੰਸਾਰ ਦਾ ਅਸਰ ਨਹੀਂ ਪਿਆ ਹੋਇਆ ਜਦੋਂ ਇਹ ਨਿਕਲਦੀ ਹੈ ਨਾ ਨਿਕਲਦੀ ਹੈ ਬੁੱਧ ਉਹਦੇ ਜਿਹੜਾ ਸੰਸਾਰ ਦਾ ਪ੍ਰਭਾਵ ਹੁੰਦਾ ਉਹ ਆਗੇ ਪਾ ਕੇ ਜਾਲ ਦਿੱਤਾ ਜਾਂਦਾ ਨਾਮ ਨਾਲ ਨਾਮ ਨਾਲ ਜੁੜ ਕੇ ਨਿਕਲਦੀ ਹੈ ਨਾ ਹੁਕਮ ਨਾਲ ਤੁਹਾਨੂੰ ਸਭ ਜਾਣਦੇ ਦਿੰਦਾ ਸਭ ਬੁੱਧੀ ਜਾਲੀ ਹੈ ਨਾ ਟਿਕੜਾ ਹੈ ਤਤ ਗਿਆਨ ਤਤ ਤਤ ਵਜਦਾ ਬਾਕੀ ਸਭ ਹੁਕਮ ਦੇ ਨਾਲ ਲੱਗਦੀ ਸਾਰੇ ਹੁਕਮ ਸੁਣਦੀ ਸਾਰੇ ਜੜ ਜਾਂਦਾ ਸਾਰਾ ਕੁਝ ਤੇ ਹੁਣ ਜਦ ਬੱਚਾ ਹੁੰਦਾ ਉਹ ਬਾਕੀ ਦੇ ਜੜਿਆ ਹੋਇਆ ਹੁੰਦਾ ਸਭ ਕੁਝ ਬਾਕੀ ਤਾਂ ਹੋਰ ਗਿਆਨ ਹੁੰਦਾ ਨਹੀਂ ਉਹਦੇ ਕੋਲ ਨਿਰਮਲ ਬੁੱਧ ਹੁੰਦੀ ਹੈ ਉਹਦੀ ਪੁਨੀਤ ਬੁੱਧ ਨਹੀਂ ਹੁੰਦੀ ਦੇਖੋ ਨਿਰਮਲ ਬੁੱਧ ਹੋਣਾ ਹੋਰ ਗੱਲ ਹੈ ਪੁਨੀਤ ਬੁੱਧ ਹੋਣਾ ਹੋਰ ਗੱਲ ਹੈ ਨਿਰਮਲ ਨੂੰ ਮੈਂ ਲੱਗ ਸਕਦੀ ਹੈ ਉਸ ਵੇੜੇ ਨਿਰਮਲ ਹੈ ਮਲ ਤੇ ਰਹਿੰਦਾ ਨਿਰਮਲ ਦਾ ਮਤਲਬ ਬਲੀਨ ਹੋ ਸਕਦੀ ਹੈ ਨਿਰਮਲ ਤੋਂ ਕਿੱਥੇ ਜਾਣਾ ਸੀ ਨਿਰਮਲ ਨੂੰ ਪਵਿੱਤਰ ਕਰਨਾ ਪਾਣੀ ਨਿਰਮਲ ਜ਼ਰੂਰ ਹੈ ਪਰ ਪਵਿੱਤਰ ਨਹੀਂ ਹੁੰਦਾ ਪਵਿੱਤਰ ਜਿਆਦਾ ਸੀ ਉਹ ਤਾਂ ਅੰਮ੍ਰਿਤ ਤਿਆਰ ਕਰ ਲੈਣਾ ਫਿਰ ਉਹਨੂੰ ਪਵਿੱਤਰ ਬੋਲਦੇ ਆ ਫਿਰ ਜਨਮਲ ਨਹੀਂ ਰਹਿਣਾ ਫਿਰ ਪਾਣੀ ਨਹੀਂ ਨਾ ਕਹਿੰਦੇ ਨਾ ਨਾਮ ਬਦਲਦਾ ਫਿਰ ਪਵਿੱਤਰ ਪਵਿੱਤਰ ਪਵਿੱਤਰ ਤਿੰਨ ਸਟੇਜਾਂ ਦਾ ਮਾਇਆ ਦੇ ਵਿੱਚ ਹੈ ਨਿਰਮਲ ਚੀਜ਼ ਨੂੰ ਪਵਿੱਤਰ ਕਰਦੀ ਹੈ ਪਵਿੱਤਰ ਉਹ ਬੱਚਾ ਚਾਹੇ ਨਾਲ ਬੁੱਧਾ ਪਰ ਆਪਣੀ ਪ੍ਰਾਇਰਟੀ ਉਹਨੂੰ ਹੈ ਆਪਣੀ ਚੀਜ਼ ਦੂਏ ਨੂੰ ਨਹੀਂ ਦਿੰਦਾ ਹੈ ਨਾ ਬੁੱਧ ਨਿਰਮਲ ਹੈ ਦੁੱਖ ਸਹਿਗਾ ਨੇ ਨਿਰਮਲ ਦੇ ਵਿੱਚ ਵੀ ਨਿਰਮਲ ਦੇ ਵਿੱਚ ਦੁੱਖ ਸਹਿਗਾ ਨੇ ਉਹ ਨਿਰਮਲ ਨੂੰ ਹੀ ਹਾਂ ਉਹ ਤਾਂ ਰੰਗ ਨਹੀਂ ਕੋਈ ਜੜਿਆ ਹੋਇਆ ਦੂਆ ਜਿਹੜਾ ਧਾਰਨਾ ਹੋਵੇ ਡਾਇਰੈਕਟ ਫਿਰ ਉਹ ਨੂੰ ਇਸ ਰਸਤੇ ਤੇ ਤੋਰ ਗੁਰਬੰਦ ਦੇ ਰਸਤੇ ਤੇ ਡਾਇਰੈਕਟ ਤੋਰ ਬੱਲੂਗਾ ਬਚਪਨ ਤੇ ਗੁਰਮਤ ਵਾਲੀ ਪੜਾਈ ਤੋਂ ਪੜ ਜਿਹੜੇ ਬਚਪਨ ਦੇ ਵਿੱਚ ਹੋ ਗਏ ਨਾ 8 6 6 ਸਾਲ ਦੀਆਂ ਵਧੀਆ ਬਣ ਗਿਆ ਉਹ ਦਿਲਵਲ ਬੁੱਧ ਸੀ ਉਹ ਦੂਈ ਦੁਰਮਤ ਵਾਲੀ ਬੁੱਧ ਮਿਲੀ ਹੋਈ ਨਹੀਂ ਕਿਤੋਂ ਹੌਲੇ ਦੀ ਸੀ ਸਿੱਧੀ ਗੁਰੂ ਵਰਡਿੰਗ ਲਈ ਜਿਸੇ ਨੂੰ ਕਹਿ ਰਿਹਾ ਕਿ ਮੇਰੀ ਜੈਸੀ ਉਪਜੇ ਉਪਜੇ ਪੇੜ ਤੇ ਉਹ ਬੁੱਧ ਜਿਹੜੀ ਪੇੜ ਤੇ ਜੈਸੀ ਉਪਜੀ ਸੀ ਨਾ ਪਹਿਲਾਂ ਜਨਮ ਤੋਂ ਉਹੀ ਸੀ ਭਗਵਾਨ ਨਾਲ ਜੁੜਿਆ ਹੈ ਜਿਹਦਾ ਕਰਮ ਦੇ ਵਿੱਚ ਜੇ ਕੈਸੀ ਤੇ ਮੈਂ ਉਹ ਜੇ ਐਸੀ ਹੋ ਰਹੇ ਹੀਰਾ ਇਸ ਦਾ ਬੁਪਰਾ ਪੂਜੇ ਨਾਲ ਜ਼ਰੂਰ ਇਹਨਾਂ ਦਾ ਕੋਈ ਚੀਜ਼ ਨਹੀਂ ਹੁੰਦੀ ਹੁਣ ਸਾਡੇ ਕੋਲ ਜਿਹੜੀ ਇਹ ਸੁਧ ਹੈ ਇਹਦੇ ਤੇ ਦਾ ਛੜ ਗਈ ਮਨਮਤ ਬਹੁਤ ਕੁਝ ਛੋੜਿਆ ਸੀ ਗੰਦਮੰਦ ਬਾਹਰੋਂ ਮਤਾਂ ਦੇ ਪ੍ਰਭਾਵ ਮਨਮਤਾਂ ਦਾ ਪ੍ਰਭਾਵ ਛੜ ਗਿਆ ਇਹਨੂੰ ਛੜ ਗਏ ਰੰਗ ਬਹੁਤ ਪੱਕੇ ਇਹ ਰੰਗ ਚਾਟ ਨੂੰ ਜਰ ਲੱਗਣਾ ਪਹਿਲਾਂ ਤਾਂ ਤੂੰ ਨਿਰਮਲੇ ਕਰਨਾ ਪਹਿਲਾਂ ਤਾਂ ਇਹ ਜੀ ਕਰਨਾ ਚਾਹੀਦੀ ਬਾਲ ਬੁੱਧ ਹੁੰਦੀ ਹੈ ਜਿਹਦੀ ਜਾਂਦਿਆਂ ਦੀ ਸੀ ਉਹ ਜੀ ਕਰਨ ਨੂੰ ਚੇ ਲੱਗਣਾ ਹੁਣ ਇਹਨੂੰ ਜਦ ਉਹ ਹੋ ਵੀ ਫਿਰ ਕੋਈ ਰੌਲਾ ਨਹੀਂ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਹੁਣ ਇਹ ਕਿਹਨੂੰ ਕਹੇ ਹਾਏ ਆਂ ਸੀ ਸਾਰੇ ਹੀ ਇਥੋਂ ਵੀ ਸਾਫ ਹੁੰਦਾ ਜੀਵ ਨਾਲ ਸਭ ਗੱਲਬਾਤ ਹੈ ਭਾਈ ਜੋ ਆਇਆ ਸੋ ਚੱਲ ਸੀ ਜਿਹੜਾ ਆਇਆ ਇੱਥੇ ਜਾਣਾ ਪਊਗਾ ਆਇਆ ਕੌਣ ਆਇਆ ਕੌਣ ਆਇਆ ਮਨ ਕਿਤੋਂ ਆਇਆ ਅੰਦਰ ਬਾਹਰ ਆਇਆ ਉਹਦਾ ਉੱਥੇ ਬੈਠਾ ਉਹ ਉੱਥੇ ਬੈਠਾ ਹੈ ਮਨ ਬਾਹਰ ਆਇਆ ਜੋ ਉਪਜਿਆ ਸੋ ਉਪਜਿਆ ਕੌਣ ਮਨ ਉਪਜੇ ਬਹੁਤ ਮੰਨਦੀ ਹੈ ਹੰਸ ਦੀ ਮੌਤ ਨਹੀਂ ਹੈ ਜੋ ਉਸਨੇ ਉਸ ਨੇ ਮਰਨਾ ਮਾਨੋ ਬਜਿਆ ਕਲਪਨਾ ਹੈ ਕਲਪਨਾ ਨਹੀਂ ਮਰਨਾ ਅਸਲ ਵਿੱਚ ਜਿਹੜੀ ਮੌਤ ਹੈ ਨਾ ਮਰਦਾ ਕੌਣ ਮਰਦਾ ਕੌਣ ਜਕਵੀਰ ਕਹਿੰਦਾ ਕੌਣ ਬੁਆਰੇ ਕੌਣ ਮਰਿਆ ਕੌਣ ਮਰਿਆ ਤਾਂ ਇਹਦਾ ਕਾਲ ਹੈ ਨਹੀਂ ਸਮਝ ਆਈ ਉਹ ਕਾਲੇ ਮਰਿਆ ਉਹਦੇ ਬਾਅਦ ਹੰਸ ਹੰਸ ਹੰਸ ਦਾ ਕਾਲ ਹੁੰਦਾ ਹੀ ਨਹੀਂ ਕਾਲ ਨੂੰ ਇਹ ਹੁੰਦਾ ਇਹ ਆਪਣਾ ਕਾਲ ਆਪੇ ਹੈ ਪਰਮ ਮਰਿਆ ਤਾਂ ਮਰਿਆ ਨਹੀਂ ਪਰਮ ਬਾਅਦ ਜਨਮ ਨਹੀਂ ਹੋਣਾ ਕਾਲ ਮਰਿਆ ਕਾਲ ਮਰਿਆ ਬਹੁਤ ਮਰੀ ਹੈ ਬਹੁਤ ਹੀ ਬਨੌਤੀ ਮਰ ਗਈ ਜਿੰਨਾ ਚਿਰ ਸ਼ਰੀਰ ਹੈ ਬਾਤ ਨੂੰ ਮੰਨਦਾ ਨਾ ਹੈ ਮੰਨਦਾ ਹੁਣ ਅਸੀਂ ਮੌਤ ਨੂੰ ਮੰਨਦੇ ਹਾਂ ਨਾ ਮੌਤ ਹੈ ਪਰਮ ਜੇ ਮਨ ਮਰਿਆ ਹੈ ਤਾਂ ਕਾਲ ਮਰਿਆ ਹੈ ਕਲਪਨਾ ਦਾ ਰੋਮਾਨ ਹੈ ਕਲਪਨਾ ਮਰ ਗਈ ਮਨ ਮਰ ਗਿਆ ਆ ਕਾਲ ਮਰ ਗਿਆ ਗੱਲ ਕੋਈ ਹੈ ਆਓ ਕੋਈ ਨਹੀਂ ਮਰਿਆ ਇਹਦਾ ਕਾਲ ਮਰਿਆ ਸੁੱਤਾ ਹੀ ਨਹੀਂ ਕਾਲ ਸਮੇਂ ਦਾ ਅਸਰ ਸਰੀਰ ਕਰਕੇ ਸੀ ਨਾ ਜਿੱਥੇ ਉਹ ਸਰੀਰ ਮਰਿਆ ਗਾਲ ਮਰ ਗਿਆ ਕਲਪਨਾ ਹੀ ਕਾਲ ਕਲਪਨਾ ਹੀ ਮਾਨਾ ਕਲਪਨਾ ਹੀ ਮਾਨਾ ਕਲਪਨਾ ਹੀ ਕਾਲ ਕੋਈ ਨਹੀਂ ਮਰਿਆ ਇਹਦਾ ਭਰਮ ਮਰਿਆ ਜਿਹੜਾ ਕਹਿੰਦਾ ਸੀ ਹੈ ਖਾਲੀ ਨੂੰ ਕਾਲ ਹਰ ਬਾਰ ਜਦ ਮਰਦਾ ਇਹਦਾ ਕਾਲ ਹੀ ਮਰਦਾ ਕਿਹਦੀ ਮਰਦਾ ਹੈ ਤਾਂ ਵਰਦਾ ਹੀ ਨਹੀਂ ਹੈ ਆਤਮਾ ਦਾ ਵਰਦੀ ਹੋਣੀ ਹੈ ਤੇ ਅਸੀਂ ਮਰਦੇ ਆ ਮਰਦੇ ਉਹਦਾ ਮਰਨ ਵਾਲਾ ਖਿਆਲ ਹੈ ਉਹ ਮਰਦਾ ਹੈ ਜਨਮ ਮਰਨ ਦਾ ਭਰਮ ਗਿਆ ਗੁਰਸਾਖੀ ਜਾਗੀ ਜਾ ਗੁਰੂ ਦੀ ਸਿੱਖਿਆ ਨਾਲ ਬੁੱਧੀ ਜਾਗੀ ਨਾ ਅਕਲ ਜਾਗੀ ਅੰਦਰੋਂ ਜਿਹੜੀ ਸੁੱਤੀ ਪਈ ਆ ਮਤ ਉਹ ਫਿਰ ਜਿਉਂਦਿਆਂ ਦਾ ਭਰਮ ਚੱਕਿਆ ਗਿਆ ਹੁਣ ਮਰਿਆ ਦੇ ਪਰ ਮਰਿਆ ਤੇ ਭਰਮ ਚੱਕਿਆ ਜਾਂਦਾ ਹੁੰਦਾ ਅਸਲ ਤੇ ਮਰਨਾ ਕੀ ਹੈ ਮਰਨਾ ਵੀ ਜਾਗਣਾ ਹੀ ਮਰਨਾ ਜਾਗਣਾ ਹੈ ਜਾਗਰਤ ਅਵਸਥਾ ਹੈ ਪਰ ਉਹ ਤਾਂ ਬਣਦਾ ਕੋਈ ਨਹੀਂ ਜਾਗੇ ਤੇ ਕਹੇ ਕਬੀਰ ਤੇਰੀ ਨਾਲ ਜਾਗਾ ਜਮਕਾ ਡੰਡ ਤਾਂ ਭਰਮ ਗਿਆ ਜਾਗੇ ਸੁਪਨਾ ਟੁੱਟ ਗਿਆ ਸੁਪਨੇ ਦਾ ਜਿਹੜਾ ਚਿੰਤਾ ਸੀ ਉਹ ਵੀ ਚਲੀ ਗਈ ਸੁਪਨੇ ਦਾ ਘਾਟਾ ਵੱਧਾ ਵੀ ਚਲਾ ਗਿਆ ਸੁਪਨੇ ਦੀ ਦੌਲਤ ਵੀ ਚਲੀ ਗਈ ਸੁਪਨੇ ਦੇ ਮੁੰਡੇ ਕੁੜੀਆਂ ਵੀ ਚਲੇ ਗਏ ਸਭ ਕੁਝ ਰਹਿ ਗਿਆ ਦੋਸਤ ਮਿੱਤਰ ਵੀ ਚਲੇ ਗਏ ਸੁਪਨੇ ਦਾ ਸਾਰਾ ਕੁਝ ਝੂਠਾ ਹੋ ਗਿਆ ਜਾਗਦੇ ਸਾਰੇ ਮਰਿਆ ਕੀ ਹੈ ਨਾ ਕੁਝ ਜੰਮਿਆ ਸੀ ਨਾ ਕੁਝ ਮਰਿਆ ਹੈ ਨਾ ਕਿ ਜਨਮਿਆ ਨਾ ਕੁਝ ਮਰਿਆ ਮੈਂ ਕੁਝ ਮਰਿਆ ਉਹ ਸੁਪਨਾ ਦੇਖਿਆ ਸੀ ਜੰਮਿਆ ਕੀ ਸੀ ਕੌਣ ਜੰਮੇ ਕੋ ਬੁਝਾਉਂਦਾ ਹੁੰਦਾ ਉਹ ਨਵੀਂ ਚੀਜ਼ ਜੰਮੀ ਸੀ ਕਿੱਥੇ ਆ ਜਿਹੜੀ ਜੰਮੀ ਸੀ ਨਾ ਕਿਛ ਜਨਮਾ ਨਾ ਕਿਛ ਮਰਾ ਆਪਣ ਚਲਤ ਆਪ ਹੀ ਕਰਾ ਆਵੜ ਜਾਵੜ ਦ੍ਰਿਸ਼ ਦ੍ਰਿਸ਼ ਆ ਗਿਆ ਕਾਲੀ ਕਾਲੀ ਸਭ ਸ੍ਰਿਸ਼ਟੀ ਇੱਥੇ ਜਾ ਕੇ ਉਹ ਗੱਲਾਂ ਕਹੀਆਂ ਕੁਝ ਨਹੀਂ ਮਰਦਾ ਹੈ ਨਾ ਕੁਝ ਪੈਦਾ ਹੁੰਦਾ ਸਭ ਭਰਮ ਕੌਣ ਮੰਨੂਏ ਪਹਿਲੀ ਸੇ ਜ਼ੋਬਰੀ ਸਾਹਿਬ ਪੜੀ ਨਾ ਜਾਂਦੇ ਨੇ ਕੌਣ ਮੰਨਦਾ ਕੋਈ ਹਲਕ ਤਾਂ ਥੱਲੇ ਨਹੀਂ ਉੱਤਾ ਨਹੀਂ ਗੱਲਾਂ ਹੈ ਸਿੱਖਾਂ ਦੇ ਪਏ ਪੜੀ ਜਾਣ ਰੋਜ਼ ਹੜ ਤਾਂ ਥੱਲੇ ਜਾਉਂਦੇ ਜੇ ਸਮਝ ਆਵੇ ਗਲਤੀ ਜਿਹੜੀ ਚੀਜ਼ ਦੀ ਸਮਝ ਨਹੀਂ ਆਈ ਹਲਕ ਤਾਂ ਥੱਲੇ ਉਤਰੇ ਕਿਵੇਂ ਪੜੀ ਜਾਂਦੇ ਮੂਹਰੇ ਤੋਤੇ ਬੋਲਣ ਲੱਗ ਜਾਂਦੇ ਨੇ ਸਮਝ ਥੋੜੀ ਹੁੰਦੀ ਹੈ ਕੀ ਕਹਿੰਦਾ ਮੈਂ ਤੋਤਾ ਬੋਲਦਾ ਨਿਆਣਾ ਵੀ ਬਹੁਤ ਗੱਲਾਂ ਬੋਲ ਦਿੰਦਾ ਆਪਾਂ ਛੋਟੇ ਛੋਟੇ ਬੱਚਿਆਂ ਨੂੰ ਮੂਲ ਮੰਤਰ ਯਾਦ ਕਰਾਇਆ ਹੋਇਆ ਕਰਦਿਆਂ ਨੇ ਜਦ ਸਭ ਯਾਦ ਕਰਾ ਦਿੰਦੇ ਤੇ ਨਿਆਣੇ 4-4 ਸਾਲ ਦੇ ਤੇ ਤਿੰਨ ਸਾਲ ਦੇ ਉਹਨੂੰ ਪਤਾ ਵੀ ਕੀ ਹੁੰਦਾ ਫਿਰ ਜਿਵੇਂ ਉਹਨੂੰ ਨਹੀਂ ਪਤਾ ਸਾਨੂੰ ਵੀ ਨਹੀਂ ਪਤਾ ਪੜਦੇ ਹਾਂ ਅਸੀਂ ਪੜ੍ਹੀ ਕੀ ਗੱਲ ਪਤਾ ਪਤਾ ਸਾਨੂੰ ਵੀ ਕੁਝ ਨਹੀਂ ਹੈ ਤਾਂ ਤੋਤੇ ਵਾਲੀ ਰੋਟੀ ਤਾਂ ਹੀ ਕਿਹਾ ਨਾ ਤੋਤੇ ਨੂੰ ਡਾ ਦੋ ਉਹਨੂੰ ਪਤਾ ਨਹੀਂ ਹੁੰਦਾ ਮੈਂ ਕੀ ਕਹਿ ਰਿਹਾ ਹਾਂ ਜੋ ਤੁਸੀਂ ਕਹੇ ਕਹਿ ਲੂਗਾ ਗੱਲ ਬਣਦੀ ਹੈ ਜਿੱਤ ਨਵਾਂ ਤਾਂ ਹੈ ਜਿਉ ਜੋ ਗੁਰਜਾਂ ਖੁੱਲਣੀਆਂ ਨੇ ਨਾ ਇਹਦੇ ਰਹਿਸ ਬਾਣੀ ਦੇ ਭੇਦ ਜਿਉ ਜੋ ਸਮਝ ਆਉਣੇ ਨੇ ਤਾਂ ਦਿੱਤ ਨਵਾਂ ਹੈ ਇਹਦਾ ਸਾਹਿਬ ਮੇਰਾ ਨਿਤ ਨਵਾਂ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਲੀ ਹੈ ਜੋ ਆਇਆ ਸੋ ਚੱਲ ਸੀ ਆਇਆ ਕੌਣ ਸੀ ਆਇਆ ਤਾਂ ਹੰਸ ਆਇਆ ਸੀ ਕੋਈ ਚੱਲੂ ਅੱਗੇ ਹੰਸ ਕੋਈ ਚੱਲੂ ਔਰ ਆਇਆ ਕੌਣ ਸੀ ਮਨ ਤਾਂ ਕਿ ਤੋਂ ਆਇਆ ਮਨ ਤਾਂ ਖਿਆਲ ਪੈਦਾ ਹੋਇਆ ਸੀ ਬੈਠੇ ਬੈਠੇ ਸਾਡੇ ਖਿਆਲ ਕੀ ਚੀਜ਼ ਹੁੰਦੀ ਹੈ ਪਰ ਮਨ ਤਾਂ ਖਿਆਲ ਦਾ ਨਾ ਹੋਇਆ ਹਾਂ ਖਿਆਲ ਪੈਦਾ ਹੋ ਗਿਆ ਕੀ ਹੁੰਦਾ ਗਿਆ ਕੋਈ ਹੁੰਦਾ ਵੀ ਉਹ ਖਿਆਲ ਦਾ ਖਿਆਲ ਸੀ ਪੈਦਾ ਹੁੰਦੇ ਰਹੇ ਖਿਆਲ ਪੈਦਾ ਹੋਣੇ ਬੰਦ ਹੋ ਗਏ ਖਿਆਲ ਜਾਂ ਬੰਦ ਹੋ ਗਏ ਸੌ ਜਾਂਦੇ ਬੰਦ ਹੋ ਜਾਂਦੇ ਨੇ ਜਾਗਦੇ ਹੋ ਪੈਦਾ ਹੁੰਦੇ ਨੇ ਐਨੇ ਜੰਮਣ ਮਰ ਖਿਆਲ ਪੈਦਾ ਹੁੰਦੀ ਕੀ ਜੰਮਿਆ ਸੀ ਦਿਖਾਓ ਕਿੱਥੇ ਖਿਆਲ ਖਿਆਲ ਜਦ ਬੰਦ ਹੁੰਦਾ ਹੈ ਪਿੱਛੋਂ ਵਜੂਦ ਹੈ ਕੁਝ ਖਿਆਲ ਦਾ ਖਿਆਲ ਦਾ ਵੀ ਵਜੂਦ ਹੋਇਆ ਖਿਆਲ ਪੈਦਾ ਹੋਣਾ ਬੰਦ ਹੋ ਗਏ ਖਿਆਲ ਪੈਦਾ ਹੋ ਰਹੇ ਤੇ ਉਹਦੇ ਖਿਆਲ ਪੈਦਾ ਹੋ ਦੇ ਉਹਦਾ ਨਾਮ ਆ ਹੈ ਮਨ ਕੁਝ ਨਹੀਂ ਹੈ ਮਨ ਹੁੰਦਾ ਹੀ ਨਹੀਂ ਕੁਝ ਕਹਿਣ ਸੁਣ ਕੋ ਦੂਜਾ ਇਹ ਕਹਿਣ ਸੁਣ ਕੋ ਦੂਜਾ ਨਾਮ ਰੱਖਿਆ ਹੋਇਆ ਹੈ ਜੋ ਖਿਆਲ ਪੈਦਾ ਹੁੰਦਾ ਉਹਨੂੰ ਮਨ ਕਹਿ ਦਿੰਦੇ ਅਸੀਂ ਖਿਆਲ ਗਲਤ ਵੀ ਪੈਦਾ ਹੋ ਜਾਂਦਾ ਨੇ ਖਿਆਲ ਠੀਕ ਵੀ ਪੈਦਾ ਹੋ ਜਾਂਦਾ ਨੇ ਇਸ ਨੂੰ ਦੇ ਨੇ ਇੱਕੋ ਆਦਮੀ ਦੇ ਹੁੰਦੇ ਨੇ ਬਸ ਆਹੀ ਗੱਲ ਮਾਇਆ ਨੂੰ ਦੇਖ ਕੇ ਜੇ ਗਲਤ ਖਿਆਲ ਪੈਦਾ ਹੁੰਦੇ ਨੇ ਮਾਇਆ ਦੀ ਭੁੱਖ ਜਾਗਦੀ ਹੈ ਅੰਦਰ ਸਰੀਰ ਵਾਸਤੇ ਜੇ ਸਰੀਰ ਤਾਂ ਜਾਗਦੀ ਹੈ ਵੀ ਜਾਂ ਸਰੀਰ ਨਹੀਂ ਹੁੰਦਾ ਇਹ ਵੀ ਨਹੀਂ ਜਾਗਦੀ ਜੇ ਸਰੀਰ ਹੁੰਦਾ ਤਾਂ ਇਹ ਵੀ ਨਹੀਂ ਜਾਂਦਾ ਇਹ ਕੁਦਰਤ ਹੈ ਕੁਦਰਤੀ ਗੱਲ ਹੈ ਜੇ ਬੱਚਾ ਹੈ ਉਸੇ ਪਸ਼ੂ ਦੇ ਉਸੇ ਸਰੀਰ ਦੇ ਅੰਦਰ ਦੁੱਧ ਆਪੇ ਪੈਦਾ ਹੋ ਜਾਣਾ ਹੈ ਕੌਣ ਪੈਦਾ ਕਰਦਾ ਸਾਰੀ ਉਮਰ ਬੱਚਾ ਰਹੂਗਾ ਦੁੱਧ ਨਹੀਂ ਪੈਦਾ ਹੋਣਾ ਉਹਦਾ ਨਹੀਂ ਇਹਨਾਂ ਦੇ ਪੈਦਾ ਹੋਇਆ ਇਹ ਕਿਉਂ ਦਾ ਜਵਾਬ ਕੌਣ ਦੇਊਗਾ ਡਾਕਟਰ ਦੇ ਦੇਣਗੇ ਕੌਣ ਦੇਊਗਾ ਕੁਦਰਤ ਇਹਦਾ ਨਾਮ ਤਾਂ ਕੁਦਰਤ ਹੈ ਇਹਦਾ ਹੀ ਨਾਮ ਤਾਂ ਕੁਦਰਤ ਹੈ ਕੁਦਰਤ ਕਰਤੇ ਬਸ ਹੈ ਹੋਰ ਕੁਦਰਤ ਕੀ ਹੈ ਕਿਉਂਕਿ ਬੱਚਾ ਹੈ ਉਹਨੂੰ ਦੁੱਧ ਚਾਹੀਦਾ ਹੈ ਉਹ ਮਾਇਆ ਉਧਰ ਉਹਦੇ ਵਾਸਤੇ ਪੈਦਾ ਹੋ ਗਿਆ ਔਰ ਜਿੰਨਾ ਚਿਰ ਕਹਿੰਦਾ ਉਹਨਾਂ ਚਿਰ ਪੈਦਾ ਹੋ ਜਾਂ ਦੰਦ ਜਾਣਾ ਆ ਗਿਆ ਪੈਦਾ ਵੱਧ ਹੋ ਜਾਣ ਤੇ ਵੱਧ ਹੋ ਜਾਣ ਖਾਵੇ ਸਿਸਟਮ ਕਿੰਨਾ ਉਧਰ ਠੀਕ ਹੈ ਇਹ ਕੁਦਰਤੀ ਗੱਲ ਹੈ ਸਰੀਰ ਸਾਡੇ ਕੋਲ ਹੈ ਖਿਆਲ ਪੈਦਾ ਹੋਣੇ ਇਹਦੀ ਖੁਰਾਕ ਹੈ ਸਰੀਰ ਦੀ ਦੁੱਧ ਮਾਂ ਹੈ ਜਿਵੇਂ ਮਾਂ ਨੂੰ ਦੁੱਧ ਦਾ ਖਿਆਲ ਦੁੱਧ ਪੈਦਾ ਹੁੰਦਾ ਅੰਦਰ ਜਿਵੇਂ ਇਹਦੇ ਵਿੱਚ ਬੁੱਧ ਦਾ ਖਿਆਲ ਪੈਦਾ ਹੁੰਦਾ ਹੈ ਸਰੀਰ ਵਾਸਤੇ ਸਰੀਰ ਪਰਵਰਿਸ਼ ਵਾਸਤੇ ਉਹ ਦੀ ਡਿਊਟੀ ਹੈ ਇਹ ਬੁੱਧ ਨੂੰ ਡਿਵੈਲਪ ਕਰਨ ਵਾਸਤੇ ਬਹੁਤ ਬੜੀ ਚੀਜ਼ ਹੈ ਸਰੀਰ ਬਹੁਤ ਬੜੀ ਦਾਤ ਗਿਫਟ ਹੈ ਸਰੀਰ ਕਿਹਦੇ ਨਾਲ ਭਵਜੋ ਕਰਿਆ ਜਾ ਸਕਦਾ ਹੈ ਜਿਹਦੀ ਮਦਦ ਨਾ ਹੋਣੀ ਕਵੀ ਪੂਰੀ ਕੀਤੀ ਜਾ ਸਕਦੀ ਹੈ ਪਰ ਜੇ ਨੂੰ ਉਸ ਤਰੀਕੇ ਨਾਲ ਵਰਤਿਆ ਜਾਵੇ ਜਿਹੜੀ ਚੀਜ਼ ਵਾਸਤੇ ਹੈ ਜੇ ਹੁਣ ਇਹਨੂੰ ਐਸ ਕਰਾਉਣ ਵਾਸਤੇ ਵਰਤਿਆ ਜਾਵੇ ਸਰੀਰ ਨੂੰ ਸਰੀਰ ਨੂੰ ਸੁਖ ਦੇਣ ਵਾਸਤੇ ਵਰਤਿਆ ਜਾਵੇ ਸਾਰਾ ਜੀਵਨ ਫਿਰ ਸਮਝੋ ਉਹ ਕੌਣ ਫਿਰ ਉਹਨੂੰ ਕੀ ਕਿਹਾ ਬੰਦ ਨੂੰ ਲੈ ਲੈ ਕੋ ਚੁੱਕੇ ਦਿੱਤ ਭੇੜ ਫਿਰ ਉਹ ਭੇੜ ਹੈ ਲੇਲਾ ਉਹਦਾ ਬੱਚਾ ਹੈ ਲੈ ਕੋ ਚੁੱਕੇ ਦਿੱਤ ਭੇੜ ਫਿਰ ਭੇੜ ਇੱਥੇ ਜਾ ਕੇ ਗੱਲਾਂ ਕਹੀਆਂ ਕੋਈ ਖਿਆਲ ਹੈ ਕਿੱਥੇ ਜਾ ਕੇ ਕਿਹੜੀ ਗੱਲ ਕਹੀ ਹੈ ਉਹਦੇ ਨੂੰ ਕਹੀ ਹੈ ਤਾਂ ਭੇੜ ਹੈ ਪੇੜ ਦੀ ਖਰਾਕ ਕੀ ਹੈ ਗੱਦ ਉਹ ਅਕਲ ਦਾ ਬੁੱਧਤ ਦਾ ਇਸਤੇਮਾਲ ਕਰਦੀ ਹੈ ਵੇਲੇ ਜਿਹੜਾ ਸਰੀਰ ਹੈ ਇਹ ਸਰੀਰ ਕਿਉਂ ਮਿਲਿਆ ਜਦੋਂ ਜੇ ਇਹ ਗੱਲ ਦਾ ਗਿਆਨ ਦੀ ਇਹਦਾ ਇਸਤੇਮਾਲ ਵੀ ਨਹੀਂ ਸੀ ਕਰ ਕਿਉਂ ਮਿਲਿਆ ਕਿੰਨਾ ਮੁਸ਼ਕਲ ਨਾਲ ਮਿਲਿਆ ਸਰੀਰ ਜਿੰਨਾ ਚਿਰ ਇਹ ਚੀਜ਼ ਦਾ ਗਿਆਨ ਨਹੀਂ ਇਹਦਾ ਇਸਤੇਮਾਲ ਨਹੀਂ ਕੀਤਾ ਸੁਖਾਨਾ ਜਦੋਂ ਕਹਿੰਦਾ ਨਾ ਵੀ ਜਦ ਆਪ ਕਮਾਏ ਤਾਂ ਪਤਾ ਲੱਗ ਜੂਗਾ ਪੈਸੇ ਬਾਪ ਦੀ ਕਮਾਈ ਆ ਜਾਂ ਬਜ਼ੁਰਗਾਂ ਦੀ ਕਮਾਈ ਆ ਕਿ ਤਾਂ ਉਹ ਹੱਥ ਲਾ ਕੇ ਅੜਾਈ ਰੇ ਅਸੀਂ ਅੜਾਈ ਰਹੇ ਭਲੇਖੇ ਸਦੇ ਤਾਂ ਸਾਡੀ ਆਪਣੀ ਕਮਾਈ ਹੈ ਆਪਣੀ ਕਮਾਈ ਨੂੰ ਅੜਾ ਰਹੇ ਸਰੀਰ ਕਿਸੇ ਦੀ ਕਮਾਈ ਨਹੀਂ ਹੈ ਆਪਣੀ ਕਮਾਈ ਹੈ ਸੰਸਾਰ 'ਚ ਅਸੀਂ ਆਪਣੀ ਕਮਾਈ ਨੂੰ ਉਡਾ ਨਹੀਂ ਸਕਦੇ ਸੰਸਾਰ ਦਾ ਗਿਆਨ ਜਦ ਹੈ ਸੰਸਾਰ ਤੇ ਆਪਣੀ ਕਮਾਈ ਨੂੰ ਚਾਹੇ ਜਮਾ ਕਿੰਨੀ ਪਈ ਹੋਵੇ ਉਡਾ ਨਹੀਂ ਸਕਦੇ ਪਰ ਆ ਜਿਹੜੀ ਹੈ ਇਹਦਾ ਪਤਾ ਹੀ ਨਹੀਂ ਸਾਨੂੰ ਆਪਣੀ ਕਮਾਈ ਇਹ ਗਿਆਨ ਗਿਆਤੀ ਵੀ ਆਪਣੀ ਕਮਾਈ ਹੈ ਇੱਕ ਜਨਮ ਦੀ ਦੀ ਪਤਾ ਨਹੀਂ ਕਿੰਨੇ ਜਨਮ ਦੀ ਕਮਾਈ ਹੈ 84 ਲੱਖ ਪੌੜੀ ਚੜ ਕੇ ਆਇਆ ਨਹੀਂ ਪੌੜੀ ਤੇ 84 ਲੱਖ ਪੌੜੀ ਚੜ੍ਹੀ ਕਿਤੇ ਸਾਰੀ ਗੱਲ ਹੈ ਇੱਕ ਦਿਨ ਚੜ ਗਏ ਇਹ ਤੋਂ ਥੱਲੇ ਡਿਗੜੂ ਫਿਰਦਾ ਮੂਰਖ ਕਿਉਂ ਕਿਹਾ ਮੈਂ ਜੀ ਕਿਹਾ ਇਹਨੂੰ ਜਗਾਉਣ ਖਾਤਰ ਕਿਹਾ ਉਹ ਜਿਹੜੇ ਕਹਿੰਦੇ ਨੇ ਨਾ ਕੁਝ ਕਹਿੰਦੀ ਹੈ ਬਾਲੀਆਂ ਕੁਝ ਕਹਿੰਦੇ ਲਫ਼ਜ਼ ਬੋਲਦੀ ਹੈ ਇਹਨੂੰ ਤਾਂ ਕਿਹਾ ਵੀ ਆਪਣਾ ਕਿਉਂ ਗੌਰ ਤੂੰ ਜਗਾਇਆ ਇਹਨੂੰ ਜਗਾਇਆ ਭਲਾ ਬੁਰਾ ਭਲਾ ਕਹਿ ਕੇ ਵਿਚੇ ਹਟ ਜਵੇ ਆਪਣਾ ਸੰਭਾਲ ਲਵੇ ਨਾ ਨੁਕਸਾਨ ਕਰੇ ਆਪਣਾ ਪਰ ਕਿਸੇ ਦਾ ਕੀ ਨੁਕਸਾਨ ਹੁੰਦਾ ਹੈ ਜਿਹੜੇ ਗੁਰਮੁਖ ਨੇ ਤਾਂ ਕਹਿੰਦੇ ਨੇ ਜੇ ਗੁਰ ਝਿੜਕੇ ਤਾਂ ਮਿੱਠਾ ਤਾਂ ਕਹਿੰਦੇ ਝਿੜਕਾ ਵੀ ਸਾਡੇ ਵਹਿਦੇ ਜਿਹਨੇ ਉਹਨੇ ਕੀ ਲੈਣਾ ਉਹਦਾ ਕੀ ਨੁਕਸਾਨ ਹੈ ਗੁਰਮੁਖ ਨੂੰ ਤਾਂ ਲੱਗਦਾ ਮਿੱਠਾ ਮਨ ਮੁਖਾਂ ਨੂੰ ਨਹੀਂ ਲੱਗਦਾ ਮਿੱਠਾ ਥੋੜਾ ਲੱਗਦਾ ਸੱਚ ਸਭ ਕੋਈ ਆਈ ਵਾਰੀ ਹੈ ਜੋ ਆਇਆ ਸਭ ਚੱਲ ਸੀ ਭਾਈ ਜਾਣਾ ਸਭ ਨੇ ਸਭ ਕੋਈ ਆਈ ਵਾਰੀ ਹੈ ਸੌਰਾ ਦੀ ਵਾਰੀ ਆਈ ਹੈ ਚੱਲ ਰਹੀ ਹੈ ਨੰਬਰ ਲੱਗਿਆ ਹੈ ਸਭ ਦਾ ਵਾਰੀ ਤਾਂ ਸਾਰਿਆਂ ਦੀ ਵਾਰੀ ਆਪੋ ਆਪਣੀ ਕੋਈ ਨਾ ਬਸ ਤੀਰ ਜਿਸਕੇ ਜੀ ਪ੍ਰਾਣ ਹੈ ਤੂੰ ਸਾਹਿਬ ਮਨੋਂ ਵਿਸਾਰੀ ਹੈ ਹੁਣ ਇਹ ਦੇਖੋ ਆ ਹੁਣ ਸਾਫ ਗੱਲ ਹੈ ਸੁਬੋਧਨ ਕਿਹਨੂੰ ਇੱਥੇ ਆ ਕੇ ਸਾਫ ਹੋ ਗਿਆ ਜਿਸਕੇ ਜੀ ਪ੍ਰਾਣ ਜੀ ਜੀ ਦਾ ਜਿੱਥੋਂ ਆਤਮਾ ਪੈਦਾ ਹੋਈ ਹੈ ਜਿਹੜੀ ਸਰੀਰ ਜੁੜੀ ਹੋਈ ਹੈ ਜੋਤ ਹੈ ਜੀ ਦੀ ਮਨ ਮਨ ਜੋਤ ਹੈ ਨਾ ਪ੍ਰਾਣ ਕੀ ਹੈ ਪ੍ਰਾਣ ਵੀ ਅਜਿਹਾ ਸਾਹ ਹੁੰਦਾ ਪ੍ਰਾਣ ਤਾਂ ਉਹਨਾਂ ਜਿਹਨਾਂ ਸਾਹ ਹੁੰਦਾ ਸਾਹ ਵੀ ਉਹ ਦੇ ਰਿਹਾ ਆ ਜੋਤ ਵੀ ਉਹਦੇ ਕਾਰਨ ਦੋ ਚੀਜ਼ਾਂ ਉਹਦੀਆਂ ਹੀ ਨੇ ਕਿਉਂ ਸਾਹਿਬ ਮਨੋ ਵਿਸਾਰੀ ਉਹ ਸਾਹਿਬ ਨੂੰ ਕਿਉਂ ਮਨੋ ਵਿਸਾਰੀ ਹੈ ਦੋ ਚੀਜ਼ਾਂ ਉਹਦੀਆਂ ਨੇ ਵਿਸਾਰਿਆ ਹੋਇਆ ਨੇ ਵਿਸਾਰਿਆ ਅਕਲ ਨੇ ਹੋਇਆ ਸਬੋਧਨ ਬੁੱਧੀ ਨੂੰ ਕਿਉਂ ਸਾਹਿਬ ਮਨੋ ਵਿਸਾਰੀ ਹੋਰ ਹੋਰ ਵਿਸਾਰਿਆ ਜਾਵੇ ਹੈ ਹੋਏ ਬੁੱਧੀ ਨੇ ਆਪਣੇ ਨਾਲ ਅਗਰ ਨੂੰ ਬਹੁਤ ਕੰਮ ਹੈ ਨਾ ਬਹੁਤ ਕੰਮ ਨੇ ਵਿਟੇ ਹੋਏ ਨੇ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਕਿਸੇ ਦੇ ਕਾਜ ਦੀ ਸਵਾਰਨਾ ਇਹ ਆਪਣਾ ਕਾਜ ਆਪ ਸਵਾਰਨਾ ਪੈਣਾ ਜੇ ਕੋਈ ਕਹਿੰਦਾ ਕੋਈ ਗੁਰੂ ਮੈਂ ਬਾਹਰ ਫੜ ਕੇ ਲੈ ਜੂ ਆਦਮੀ ਵਿਅਕਤੀ ਉਹ ਬਹੁਤ ਫਰੋਡੀ ਹੈ ਆਪ ਦਾ ਨਰਕਾਂ ਨੂੰ ਜਾਊਗਾ ਤੁਹਾਨੂੰ ਉਲਟੇ ਰਸਤੇ ਪਾਰੇ ਗੁਰਬਾਣੀ ਨਹੀਂ ਬੰਦੀ ਜੇ ਆਪਣੇ ਜੇ ਗੁਰੂ ਦੇ ਸਮਾਰ ਸਕਦਾ ਪਰਮੇਸ਼ਰ ਤਾਂ ਇੱਥੇ ਆ ਅਡੰਬਰ ਕਰਨ ਦੀ ਕੀ ਲੋੜ ਸੀ ਇਹਦਾ ਸੰਸਾਰ ਪੈਦਾ ਕਰਨ ਦੀ ਕੀ ਲੋੜ ਸੀ ਉਹਨੂੰ ਇਹਦੀ ਚਿੰਤਾ ਪਾਲਣ ਦੀ ਕੀ ਲੋੜ ਸੀ ਸਰਬ ਕੀ ਚਿੰਤਾ ਜਿਸ ਬਨ ਪਰ ਚਿੰਤਾ ਕਾਹਦੇ ਕਰਦਾ ਜਿਹੜਾ ਕੰਮ ਆਪਾਂ ਬਗੈਰ ਚਿੰਤਾ ਤੋਂ ਪੂਰਾ ਹੋ ਸਕਦਾ ਹੈ ਚਿੰਤਾ ਉਹਦੀ ਫਿਰ ਚਿੰਤਾ ਸ਼ੁਰੂ ਕਰਦੀ ਹੈ ਚਿੰਤਾ ਤਾਂ ਉਹਦੀ ਕਰੀ ਜਿਹੜਾ ਆਪਣੇ ਵਾਸਤੇ ਨਾ ਹੋਵੇ ਭਾਈ ਕਿਸੇ ਤੋਂ ਕਰਾਉਣਾ ਤੇ ਹੱਥ ਕੱਬ ਆ ਜਿਹੜਾ ਕੁਦਰਤੀ ਸਿਸਟਮ ਹੈ ਇਹਨੂੰ ਸਾਂਭਿਆ ਹੋਇਆ ਹੈ ਸੱਚਖੰਡ ਸੇ ਕੰਮ ਕਰਨਾ ਹੀ ਨਾ ਵਾਸਤੇ ਕੀਤਾ ਹੋਣਾ ਨੇ ਆਪਣਾ ਜਿੰਨਾ ਜਦੋਂ ਦਾ ਕੰਮ ਪੂਰਾ ਨਹੀਂ ਹੁੰਦਾ ਸਿਸਟਮ ਬਦਲੀ ਕਰ ਸਕਦੇ ਉਹਨਾਂ ਜਿਹੜੇ ਕਾਲਜ ਸਕੂਲ ਬੰਦ ਨਹੀਂ ਹੋ ਸਕਦਾ ਸੂਰ ਵਾਸਤੇ ਸੂਰਜ ਵੀ ਚਾਹੀਦਾ ਚੰਦ ਵੀ ਚਾਹੀਦਾ ਸਭ ਕੁਝ ਚਾਹੀਦਾ ਹਵਾ ਵੀ ਚਾਹੀਦੀ ਹੈ ਕੁਦਰਤ ਵੀ ਚਾਹੀਦੀ ਹੈ ਹੁਣ ਉਹ ਅਰੇਂਜਮੈਂਟ ਤਾਂ ਹੋਣਾ ਦਾ ਖਾਣ ਪੀਣ ਦਾ ਇਹਨਾਂ ਦਾ ਕੰਮ ਇਹਨਾਂ ਨੇ ਕਰਨਾ ਹੈ ਉਹਦਾ ਆਏ ਕਰ ਕਰ ਸਕਦੇ ਨੇ ਮੈਸੇਜ ਭੇਜ ਸਕਦੇ ਨੇ ਬੇਲੇ ਬੇਲੇ ਸਮੇਂ ਸਮੇਂ ਸਰ ਹਰ ਜੁਗ ਜੁਗ ਭਗਤ ਉਹਦੇ ਵਾਸਤੇ ਉਪਾਇਆ ਦੱਸਣ ਵਾਸਤੇ ਜਦ ਬਿਲਕੁਲ ਨਹੀਂ ਪਤਾ ਰਹਿੰਦਾ ਪਖੰਡਵਾਦ ਦਾ ਬਹੁਤਾ ਜ਼ੋਰ ਹੋ ਜਾਂਦਾ ਫਿਰ ਪਖੰਡਵਾਦ ਦਾ ਜ਼ੋਰ ਹੀ ਹੋਇਆ ਹੈ ਕੋਈ ਟਾਲੀ ਵਿੱਚ ਨਹੀਂ ਖਾਲੀ ਸਾਰੀ ਆਉਣ ਦਿੰਦੇ ਕਿਤਾਬਾਂ ਇੰਡੀਆ ਦੇ ਹੁੰਦੇ ਨੇ ਹੱਦ ਤੋਂ ਜ਼ਿਆਦਾ ਗੱਲਬਾਤ ਕੁਛ ਹੈ ਹੀ ਨਹੀਂ ਸਮੇਂ ਸਮੇਂ ਸੰਗਤ ਭਗਤ ਪੈਦਾ ਕੀਤੇ ਤਾਂ ਜਾਂਦੇ ਨੇ ਵੀ ਇਹਨਾਂ ਨੂੰ ਜਿਹੜੇ ਉਲਟੇ ਰਾਹ ਪਾਉਣ ਵਾਲੇ ਨੇ ਨਾ ਉਹਨਾਂ ਤੋਂ ਬਚਾਇਆ ਜਾ ਸਕੇ ਸੱਚੀ ਗੱਲ ਦੱਸਣ ਵਾਸਤੇ ਆਪਣੇ ਹੱਥੀ ਆਪਣਾ ਆਪੇ ਹੀ ਕਰ ਕਿਸੇ ਨੇ ਕਿਸੇ ਦਾ ਕਾਜ ਨਹੀਂ ਸਵਾਰਨਾ ਨਾ ਕੋਈ ਸਵਾਰ ਸਕਦਾ ਮਨ ਨੂੰ ਕੋਈ ਤੁਹਾਡੇ ਨੂੰ ਨਹੀਂ ਬਣਾ ਸਕਦਾ ਆਪਣਾ ਅੰਦਰਲਾ ਮਨ ਹੀ ਬਾਹਰਲੇ ਮਨ ਨੂੰ ਬਣਾਉਂਦਾ ਮਨ ਹੀ ਤੇ ਮਨ ਜੇ ਕਿਸੇ ਨੇ ਛੱਡਣੀ ਹੈ ਫੀਮ ਉਹਦਾ ਮਨ ਮੰਨੂਗਾ ਛੱਡੂਗਾ ਜਿਹੜਾ ਜੇ ਉਹਦਾ ਮਨ ਨਹੀਂ ਮੰਨਦਾ ਨਾ ਉਹ ਨਹੀਂ ਜੇ ਕਿਸੇ ਨੇ ਮੰਦਾ ਕੰਮ ਕੋਈ ਛੱਡਣਾ ਤਾਂ ਉਹਦਾ ਮਨ ਵੱਡੂਗਾ ਛੱਡੂਗਾ ਦੂਆ ਦੁਨੀਆ ਚਾਹੇ ਜੋਰ ਲਾ ਲਵੇ ਕੁਛ ਨਹੀਂ ਫਰਕ ਪੈਂਦਾ ਇਸ ਕਰਕੇ ਧਰਮਾਂ ਦਾ ਕੋਈ ਫਰਕ ਨਹੀਂ ਪੈ ਰਿਹਾ ਸਾਰੇ ਧਰਮ ਦੁਨੀਆ ਦੇ ਇੱਕ ਗੱਲ ਦਾ ਜ਼ਰੂਰ ਕਹਿੰਦੇ ਨੇ ਆਦਮੀਆਂ ਨੂੰ ਇਮਾਨਦਾਰ ਬਣੋ ਚਲੋ ਛੱਡੋ ਬਾਕੀ ਗੱਲ ਛੱਡ ਦਿੰਦੇ ਆਪਾਂ ਕਹਾਂ ਜੀ ਓਏ ਇਮਾਨਦਾਰ ਕਿੰਨੇ ਬਣ ਰਹੇ ਹਾਂ ਸਾਰੇ ਧਰਮ ਰੌਲਾ ਬੋਲਣੇ ਇਮਾਨਦਾਰ ਬਣੋ ਨਾ ਰੌਲਾ ਪਾਉਣੇ ਵਾਲੇ ਇਮਾਨਦਾਰ ਨੇ ਜੋ ਪਾਉਣੇ ਵਾਲੇ ਰੌਲਾ ਹੀ ਨਹੀਂ ਇਮਾਨਦਾਰ ਕਹਿਣ ਵਾਲੇ ਨਹੀਂ ਇਮਾਨਦਾਰ ਦੂਜੇ ਦੇ ਉਹਨਾਂ ਦਾ ਅਸਰ ਵੀ ਕੀ ਪਵੇ ਸੁਣਨ ਵਾਲੇ ਇਮਾਨਦਾਰ ਕਿਉਂ ਵੰਡ ਜੇ ਕਹਿਣ ਵਾਲੇ ਖੁਦੇ ਮੰਨਦਾ ਨਹੀਂ ਇੰਨੇ ਧਰਮ ਦੇ باوجود ਅਸਰ ਕਿਉਂ ਨਹੀਂ ਪੈ ਰਿਹਾ ਮਜੀਰਾ ਤੇ ਅਸਰ ਪਿਆ ਉਹਨਾਂ ਨੇ ਆਪਣੇ ਮਨ ਨੂੰ ਬਣਾ ਲਿਆ ਕੋਈ ਐਸੀ ਗੱਲ ਨਹੀਂ ਵੀ ਉਹਨਾਂ ਦੇ ਕੋਈ ਰੱਬ ਵੱਖਰਾ ਸੀ ਜਾਂ ਕੋਈ ਵੱਖਰਾ ਉਹਨਾਂ ਨੂੰ ਸੂਰਜ ਵੱਖਰਾ ਚੜਿਆ ਉਹਨਾਂ ਨੂੰ ਹਵਾ ਕੋ ਵੱਖਰੀ ਮਿਲੀ ਹੈ ਉਹ ਕੋ ਵੱਖਰੇ ਦੇਸ਼ ਦੇ ਵਿੱਚ ਰਹਿੰਦੇ ਸੀ ਨਹੀਂ ਉੱਥੇ ਰਹਿੰਦੇ ਸੀ ਉਹਨਾਂ ਨੇ ਆਪਣਾ ਅੰਦਰ ਸਵਾਲ ਲਿਆ ਦੂਜੇ ਲਾਪਰਵਾਹ ਨੇ ਲਾਪਰਵਾਹ ਨੇ ਉਹ ਨਹੀਂ ਸੰਭਾਲਣਾ ਚਾਹੁੰਦੇ ਮੈਂ ਤੇ ਚਲੋ ਜੇ ਮੈਂ ਹੋ ਦੇਖੀ ਜਾਊ